वेद प्राण स्मृति में देख ससियर सूर नखत्र मैं एक वेद प्राण स्मृति में देख वेद पढ़ ले प्राण पढ़ ले स्मृति पढ़ ले ਸਾਰੇ ਖੋਜ ਲੈ ਦੇਖ ਲੈ ससियर सूर नखत्र में एक ਸ- ਸੱਸੀ ਔਰ ਸੂਰ ਨਖੱਤਰ ਆ ਜਿਹੜੇ ਚੰਦ ਸੂਰਜ ਔਰ ਤਾਰੇ ਇਹਨਾਂ ਦਾ ਵੀ ਉਹ ਦੇਖਦੇ ਨੇ ਇਹਨਾਂ ਦੇ ਵਿੱਚ ਦੇਖ ਲੈ ਇਹ 69 ਇੱਕ ਇੱਕੋ ਹੀ ਆ ਸਾਰਿਆਂ 'ਚ ਕੀ ਆ ਜਿਹੜਾ ਚੰਦ ਸੂਰ ਤੱਕ ਇਹਨਾਂ ਨੇ ਚੇਤਰ ਮੰਨੂ 71 ਕਹਿੰਦੇ ਨੇ ਚੇਲਿਆਂ ਨੂੰ ਉਹ ਸਾਰੇ ਹੁਕਮ 'ਚ ਨੇ ਇੱਕੋ ਹੀ ਹੁਕਮ ਦੇ ਵਿੱਚ ਸਾਰੇ ਹੀ ਨੇ ਜਿੱਥੇ ਜਿੱਥੇ ਵੀ ਜੀਵ ਹੈ ਕੀ ਜੜ ਕੀ ਚੇਤਨ ਕੀ ਵੱਧ ਗਿਆ ਨਾਲ ਕੀ ਘਟ ਗਿਆ ਨਾਲ ਸਾਰੇ ਘਟ ਗਿਆ ਨਾਲ ਕੀ ਵੱਧ ਗਿਆ ਨਾਲ ਕੀ ਚੰਦ ਕੀ ਸੂਰਜ ਧਰਤੀਆਂ ਸਭ ਹੁਕਮ ਚ ਜਿਹੜੇ ਜਿਆਦਾ ਚੇਤਨ ਵੀ ਹੁਕਮ ਦੇ ਵਿੱਚ ਹੀ ਹੈ ਨਹੀਂ ਤਾਂ ਧਰਤੀ ਟਕਰਾ ਜਵੇ ਧਰਤੀ ਇੱਕ ਨਿਸ਼ਚਿਤ ਏਰੀਆ ਦੇ ਵਿੱਚ ਹੀ ਘੁੰਮ ਸਕਦੀ ਹੈ ਬਾਹਰ ਨਹੀਂ ਜਾ ਸਕਦੀ ਸਾਰਾ ਕੰਟਰੋਲ ਜੜਾ ਚੇਤਨ ਦਾ ਉਹਦੇ ਕੋਲ ਹੈ ਜੜ ਦਾ ਵੀ ਕੰਟਰੋਲ ਉਹਦੇ ਕੋਲ ਹੈ ਕੱਲੇ ਚੇਤਨ ਦਾ ਨਹੀਂ ਹੈ ਪੈਰ ਦੀ ਧਰਤੀ ਦੱਬੀ ਬਾਹਰ वाणी प्रभु की सबको बोले आप डोल ना कबू डोले ਬਾਣੀ ਪ੍ਰਭ ਦੀ ਸਭ ਕੋ ਬੋਲੇ ਪ੍ਰਭ ਦੀ ਬਾਣੀ ਸਾਰੇ ਬੋਲਦੇ ਨੇ आप डोल ना ਬਾਣੀ कबू ਪ੍ਰਭ डोले ਕੀ ਸਭ ਕੋ ਬੋਲਾ ਹੈ ਜਿਹੜੇ ਬਾਣੀ ਪ੍ਰਭ ਕੀ ਬੋਲਦੇ ਨੇ ਸਾਰੇ ਜਿਹੜੇ ਅੰਤਰਾਤਮਾ ਦੀ ਗੱਲ ਹੀ ਬੋਲਦੇ ਨੇ ਉਹ ਡੋਲ ਹੋ ਜਾਂਦੇ ਨੇ ਇੱਕ ਤਾਂ ਇੱਕ ਤਾਂ ਪ੍ਰਭ ਕੀ ਬਾਣੀ ਬੋਲਦਾ ਹੈ ਸੰਤ ਬੋਲੇ ਆਤਮਾ ਦੀ ਆਵਾਜ਼ ਜਿਹੜੀ ਪ੍ਰਭ ਕੀ ਬਾਣੀ ਹੈ ਜਿਹੜੇ ਤਾਂ ਉਹ ਬੋਲਦੇ ਨੇ ਉਹ ਡੋਲ ਆਪ ਉਹ ਡੋਲਣਾ ਕਹੋ ਨੂੰ ਡੋਲਦੇ ਉਹ ਨਹੀਂ ਡੋਲਦੇ ਜਦ ਆਦਮੀ ਸੱਚ ਤੇ ਖੜ ਜਾਂਦਾ ਫਿਰ ਨਹੀਂ ਡੋਲਦਾ ਸੱਚ ਨੂੰ ਛੱਡ ਕੇ ਡੋਲਦਾ ਫਿਰ ਆਪ ਡੋਲਣਾ ਤਾਂ ਤੋਂ ਕਬੂਲ ਡੋਲਦਾ ਕੋਈ ਸਭ ਕੋਈ ਦਾ ਮਤਲਬ ਇਹ ਨਹੀਂ ਵੀ ਸਾਰੇ ਬੋਲਦੇ ਨੇ ਜਿਹੜੀ ਪ੍ਰਭ ਦੀ ਬਾਣੀ ਹੈ ਕੋਈ ਬੋਲ ਲਵੇ ਸਭ ਕੋਲ ਉਹਨੇ ਕੋਈ ਵੀ ਬੋਲੇ ਚਾਹੇ ਤੂੰ ਬੋਲੇ ਮੁਸਲਮਾਨ ਬੋਲੇ ਕੋਈ ਵੀ ਬੋਲੇ ਉਹ ਹਰ ਕੋਈ ਅਡੋਲ ਹੋ ਜਾਂਦਾ ਅੱਗੇ ਇਹਨਾਂ ਨੇ ਚਾਰ ਵਰਣ ਬਣਾਏ ਹੋਏ ਸੀ ਕਹਿੰਦਾ ਵੀ ਜੇ ਆ ਮੰਤਰ ਬ੍ਰਾਹਮਣ ਪੜੇ ਉਹਦਾ ਫਲ ਹੋਰ ਹੈ ਦੂਏ ਆਦਮੀ ਦਾ ਫਲ ਨਹੀਂ ਮਿਲਦਾ ਉਹਨਾਂ ਨੇ ਗੱਲ ਕਰਤੀ ਕੋਈ ਵੀ ਬਾਣੀ ਬੜਿਆ ਸਭ ਦੀ ਬਾਣੀ ਹੈ ਇਹ ਪ੍ਰਭ ਦੀ ਬਾਣੀ ਹੈ ਨੂੰ ਕੋਈ ਵੀ ਬੋਲੇ ਕੋਈ ਵੀ ਪੜੇ ਹੀ ਅਡੋਲ ਹੋ ਜਾਊਗਾ ਫਿਰ ਹੀ ਦਾ ਹਾਂ ਸਰਬ ਕਲਾਕਾਰ ਖੇਲੇ ਖੇਲ ਮੋਲ ਨਾ ਪਾਈਏ ਗੁਣੇ ਅਮੋਲ ਸਰਬ ਕਲਾਕਾਰ ਖੇਲੇ ਖੇਲ ਜਿਹੜਾ ਜੀਵ ਹੈ ਸਰਬ ਕਲਾ ਨਾਲ ਖੇਲ ਖੇਲਦਾ ਕੋਈ ਕੋਈ ਕੰਮ ਕਰਦਾ ਹੈ ਦੁਨੀਆ 'ਚ ਕੋਈ ਕੋਈ ਪੁੱਠੇ ਸਿੱਧੇ ਸਾਰੇ ਕੰਮ ਕਰਦਾ ਹੈ ਕੋਈ ਐਸਾ ਕੰਮ ਨਹੀਂ ਜਿਹੜਾ ਪੁੱਠਾ ਨਹੀਂ ਕਰਦਾ ਕੋਈ ਐਸਾ ਸਿੱਧਾ ਵੀ ਜਿਹੜਾ ਨਹੀਂ ਕਰਦਾ ਸਾਰੀਆਂ ਕਲਾ ਵਰਤਦਾ ਹੈ ਆਪਣੀਆਂ ਸਾਰੀ ਹਰ ਕਿਸਮ ਦੀ ਜਿਹੜੀ ਹੈ ਦੀ ਕਲਾ ਉਹ ਸੰਸਾਰ 'ਚ ਵਰਤਦਾ ਹੈ ਜੀ ਹਾਂ ਬੋਲਣਾ ਪਾਈਏ ਗੁਣੇ ਅਮੋਲ ਬੋਲਣਾ ਪਾਈਏ ਅੱਛਾ ਜਿਹੜਾ ਜਿਹੜਾ ਖਲਾਉਣ ਵਾਲਾ ਖੇਲ ਉਹ ਬਈ ਇੱਕ ਸਰਕਲ ਹੁੰਦੀ ਹੈ ਸਰਕਲ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਕਲਾਕਾਰ ਹੁੰਦੇ ਨੇ ਆਪਣੇ ਦਸਕੂਲਾਂ ਨੇ ਪਰਦਾ ਕਰਦੇ ਮਜ਼ਾ ਕਰਦੇ ਨੇ ਪਰ ਬੈਂਡ ਵਾਜੇ ਵਾਲੇ ਤਾਂ ਕੋਈ ਹੁੰਦੇ ਨੇ ਖਰਾਉਣ ਵਾਲੇ ਖਰਾਉਣ ਵਾਲੇ ਕੋਈ ਨਹੀਂ ਖਰਾਉਣ ਵਾਲੇ ਤਾਂ ਕੋਈ ਨਾ ਬੈਂਡ ਵਾਜੇ ਤੇ ਕੋਈ ਹੈ ਉਹਦਾ ਬਦਲਦਾ ਨਹੀਂ ਹੈ ਉਹ ਸਾਰਿਆਂ ਨੂੰ ਖਲਾਈ ਜਾਂਦੇ ਨੇ ਸਾਰੋ ਕਲਾ ਦੇ ਤਾਂ ਜੀਵ ਖੇਲਦੇ ਨੇ ਖਲਾਉਣ ਵਾਲਾ ਆਪ ਹੀ ਇਕੱਲਾ ਹੀ ਖਲਾਈ ਜਾਂਦਾ ਉਹ ਮੌਲ ਕੋਲ ਨੇ ਉਹਦੇ ਗੁਣਾ ਮੌਲ ਨਾ ਪਾਈਏ ਗੁਣਾ ਮੌਲ ਉਹ ਜਿਹੜਾ ਕਲਾਉਣ ਵਾਲਾ ਉਹ ਬੋਲੇ ਗੁਣ ਨੇ ਉਹਦੇ ਇੱਥੇ ਤਾਂ ਕਿ ਗੁਣ ਉਹਦੇ ਕੋਈ ਗੁਣ ਕਿੰਨੇ ਨੇ ਕੋਈ ਪਤਾ ਹੀ ਨਹੀਂ ਸਭ ਨੂੰ ਬੁਲਾਈ ਜਾਂਦਾ 84 ਲੱਖ ਜੂਨ ਨੂੰ ਸਾਰੇ ਨੂੰ ਬੁਲਾਈ ਜਾਂਦਾ ਕੱਲਾ ਹੀ ਬੈਂਡ ਤੇ ਉਹ ਕਿਉਂਕਿ ਬੈਂਡ ਬਿਨਾਂ ਤਾਂ ਖੇਲ ਚੱਲਦੀ ਨਹੀਂ ਹੈ ਉਹਦਾ ਜਿਹੜਾ ਹੁਕਮ ਸ਼ਬਦ ਹੈ ਨਾ ਉਹ ਹੀ ਉਹਦਾ ਬੈਂਡ ਹੈ ਉਹ ਤੇ ਬੋਲ ਕੇ ਤਾਂ ਖੜਾਉਂਦਾ ਨਹੀਂ ਕੋਈ ਹਾਂ ਨਾ ਨਾ ਬੋਲ ਕੇ ਨਹੀਂ ਖੜਾਉਂਦਾ ਉਹ ਆਵਾਜ਼ ਤੇ ਖੜਾਉਂਦਾ ਉਹ ਆਪਣੀ ਆਵਾਜ਼ ਤੇ ਹੀ ਚੱਲਦਾ ਉਹਦਾ ਉਹਦੀ ਆਵਾਜ਼ ਚੱਲਦੀ ਹੈ ਜਿਵੇਂ ਸਰਕਸ ਚੱਲਦੀ ਹੁੰਦੀ ਹੈ ਸਾਰਾ ਖੇਲ ਚੱਲਦਾ ਹਾਂ ਸਰਬ ਜੋਤ ਮੈਂ ਜਾ ਕੇ ਜੋਤ ਧਾਰ ਰਿਹਾ ਸੁਆਮੀ ਓਦ ਪੋਤ ਸਰਬ ਜੋਤ ਮੈਂ ਜਾ ਕੇ ਜੋਤ ਸਾਰਿਆਂ ਦੀ ਜਿਹੜੀ ਜੋਤ ਹੈ ਸਾਰਿਆਂ ਦੀ ਜੋਤ ਹੈ ਜੋਤ ਕਿਹੜੀ ਹੈ ਮਨ ਆ ਬੁੱਧ ਜਾ ਕੇ ਜੋਤ ਉਸ ਬੁੱਧੀ ਦਾ ਜਾਣ ਸਨੇ ਨੇ ਸਾਰੇ ਉਹ ਜਿਹੜੀ ਵਿਵੇਕ ਬੁੱਧੀ ਹੈ ਸਾਰੀਆਂ ਬੁੱਧੀਆਂ ਵਿੱਚ ਹੀ ਨੇ ਉਹਦੇ ਕੋਈ ਐਸੀ ਬੁੱਧ ਨਹੀਂ ਆ ਜਿਹੜੀ ਵਿਵੇਕ ਬੁੱਧੀ ਤੋਂ ਬਾਹਰ ਹੋਵੇ ਉਹਦੇ ਗਿਆਨ ਤੋਂ ਸਰਵ ਜੋਤ ਮੈਂ ਜਾ ਕੀ ਜੋਤ ਧਾਰ ਹੋ ਸੁਆਮੀ ਉਤਪੋਤ ਧਾਰ ਹੋ ਸੁਆਮੀ ਉਤਪੋਤ ਸੁਆਮੀ ਜਿਹੜਾ ਹੈਗਾ ਸ਼ਬਦ ਸ਼ਬਦ ਗੁਰੂ ਹੈ ਉਹ ਸਾਰਿਆਂ ਜੋਤ ਪੋਤ ਹੈ ਉਹ ਸਾਰੀ ਜਿੰਨਾ ਤੁਹਾਡੇ ਕੋਲ ਗਿਆਨ ਹੈ ਜਿੰਨਾ ਬੁੱਧ ਉਹਦਾ ਉਹਨੂੰ ਪਤਾ ਹੈ ਫालतू ਗਾਹਾਂ ਨੇ ਜਿਹੜਾ ਦੇਣਾ ਉਹ ਵੀ ਉਹਦੇ ਕੋਲ ਸਾਡੇ ਕੋਲ ਨਹੀਂ ਆਇਆ ਉਹਨੂੰ ਸਾਡੇ ਵਾਲੇ ਦਾ ਸਾਰੇ ਦਾ ਪਤਾ ਉਹਦੇ ਵਾਲੇ ਦਾ ਸਾਨੂੰ ਪਤਾ ਨਹੀਂ ਉਹ ਕਿੰਨਾ ਸਾਨੂੰ ਡਿਵੈਲਪ ਸਾਡੀ ਬੁੱਧੀ ਨੂੰ ਵੱਡੀ ਕਰ ਰਿਹਾ ਡਿਵੈਲਪ ਕਰ ਰਿਹਾ ਜਿੱਦਾਂ ਸਾਡੇ ਕੋਲ ਦੇਖੋ ਨਾ ਟੀਚਰ ਤਾਂ ਇੱਕ ਜਿਹੜਾ ਬੱਚਾ ਪੜ੍ਹ ਕੇ ਆਉਂਦਾ ਦੂਏ ਸਕੂਲ ਚੋਂ ਉਹ ਦੋ ਸਵਾਲਾਂ ਚ ਉਹਦਾ ਟੈਸਟ ਲੈ ਲੈਂਦਾ ਵੀ ਇੱਥੇ ਕਈ ਖੜਾ ਇਹਨੂੰ ਹੁਣ ਮੈਂ ਗਾਹਾਂ ਪੜਾਉਣਾ ਟੀਚਰ ਵਾਲੇ ਬੱਚੇ ਨੂੰ ਕੀ ਗਿਆਨ ਉਹ ਤਾਂ ਛੱਡ ਦੇਖ ਨਾ ਵੀ ਇਹ ਨਾਲ ਹੈਗਾ ਦੇਖੋ ਇਹਨੂੰ ਇਥੋਂ ਐ ਕਲਾਸ ਦਾਖਲ ਕਰਕੇ ਦਾਹ ਬੜਾ ਦੇਖ ਇਸ ਕਰਕੇ ਉਹ ਜਿਹੜਾ ਵੱਡਾ ਗਿਆਨ ਹੈ ਛੋਟੇ ਗਿਆਨ ਦੇ ਉਸ ਪੋਤੇ ਹੁੰਦਾ ਆ ਤਾਂ ਇਹ ਨੂੰ ਸਮਰੱਥ ਕਿਹਾ ਆਹ ਆ ਗੁਰਪ੍ਰਸਾਦ ਭਰਮ ਕਾ ਨਾਸ ਨਾਨਕ ਦਿਨ ਮੈਂ ਇਹ ਵਿਸ਼ਵਾਸ ਗੁਰਪ੍ਰਸਾਦ ਭਰਮ ਕਾ ਨਾਸ ਵਿਸ਼ਵਾਸ ਲਿਖਿਆ ਹਾਂ ਵਿਸ਼ਵਾਸ ਹੈ ਬਾਬਾ ਕੱਟਿਆ ਹੋਇਆ ਨਾਨਕ ਤਿੰਨਵੇਂ ਇਹ ਵਿਸ਼ਵਾਸ ਜਿਹੜਾ ਗਿਆਨ ਦੀ ਕਿਰਪਾ ਨਾਲ ਭਰਮ ਦਾ ਨਾਸ ਹੋਵੇ ਜੇ ਗਿਆਨ ਮਿਲੂ ਤਾਂ ਭਰਮ ਦਾ ਨਾਸ ਹੋਊਗਾ ਭਰਮ ਤੋਂ ਹੀ ਸਾਰਾ ਕੁਝ ਪੈਦਾ ਹੁੰਦਾ ਅਗਿਆਨਤਾ ਪੈਦਾ ਹੁੰਦੀ ਅਸਲ ਦੇ ਵਿੱਚ ਜਿਹੜੇ ਕਾਮ ਕ੍ਰੋਧ ਲੋਭ ਅਸੀਂ ਹੰਕਾਰ ਬੁੱਧਦੇ ਆ ਹੰਕਾਰ ਤੇ ਆ ਕੇ ਰੁਕ ਗਏ ਸੀ ਇਹ ਗੱਲ ਗਲਤ ਸੀ ਸਰਕਾਰ ਤੋਂ ਅੱਗੇ ਜਾਣਾ ਚਾਹੀਦਾ ਸੀ ਹੰਕਾਰ ਕਿਉਂ ਪੈਦਾ ਹੋਇਆ ਹੰਕਾਰ ਕਿੱਥੋਂ ਪੈਦਾ ਹੁੰਦਾ ਹੰਕਾਰ ਪੈਦਾ ਹੁੰਦਾ ਪਰਮ ਤੋਂ ਸਭ ਕੁਝ ਹੈ ਪਰਮ ਤੋਂ ਪੈਦਾ ਹੁੰਦਾ ਪਰਮ ਦਾ ਇਲਾਜ ਨਹੀਂ ਕਰ ਰਹੇ ਪਰਮ ਦਾ ਇਲਾਜ ਔਖਾ ਬਾਕੀ ਇਲਾਜ ਸੌਖੇ ਪੰਜ ਇਲਾਜ ਸਾਰੀਆਂ ਬਤਾ ਕਰ ਰਹੇ ਨੇ ਪਰਮ ਦਾ ਇਲਾਜ ਸਭ ਨੂੰ ਛੱਡਿਆ ਹੋਇਆ ਪਰਮ ਦਾ ਇਲਾਜ ਹੁੰਦਾ ਗਿਆਨ ਨਾਲ ਉਹ ਗਿਆਨ ਦੇ ਕੋਲ ਹੈ ਨਹੀਂ ਉਹ ਬਿਤਾ ਤਾਂ ਇਲਾਜ ਕਰਦਾ ਅਸਲ ਤੇ ਭਰਮ ਦਾ ਇਲਾਜ ਹੋਏ ਤੇ ਬਿਨਾ ਕਿਸੇ ਚੀਜ਼ ਦਾ ਇਲਾਜ ਹੋਣਾ ਹੀ ਨਹੀਂ ਜਿੱਥੋਂ ਬਿਮਾਰੀ ਪੈਦਾ ਹੁੰਦੀ ਹੈ ਸਾਰੀਆਂ ਪੈਦਾ ਹੁੰਦੀਆਂ ਬਿਮਾਰੀਆਂ ਹੋਏ ਪਰ ਜੜ ਜੋ ਜੜ ਨਹੀਂ ਦਾ ਇਲਾਜ ਨਹੀਂ ਹੁੰਦਾ ਤਾਂ ਕਿਸੇ ਬਿਮਾਰੀ ਦਾ ਵੀ ਇਲਾਜ ਹਾਂ ਕੋਈ ਬਿਮਾਰੀ ਘਟ ਜਵੇ ਕੋਈ ਵੱਧ ਜਵੇ ਉਹ ਗੱਲ ਅਲੱਗ ਹੈ ਇਲਾਜ ਨਹੀਂ ਹੋ ਰਿਹਾ ਕਮ ਕਮ ਹੰਕਾਰ ਦਾ ਇਲਾਜ ਤਾਂ ਬਿਲਕੁਲ ਨਹੀਂ ਹੋ ਸਕਦਾ ਉਹ ਬਾਣਾ ਮੋਟਾ ਕਰ ਸਕਦਾ ਕਾਫੀ ਹੱਦ ਤੱਕ ਵੀ ਘਟ ਸਕਦਾ ਲੋਭ ਵੀ ਘਟਾਇਆ ਜਾ ਸਕਦਾ ਕ੍ਰੋਧ ਵੀ ਘਟਾਇਆ ਜਾ ਸਕਦਾ ਮਿੱਠਾ ਕੀਤਾ ਜਾ ਸਕਦਾ ਸੁਕਾਰ ਨਹੀਂ ਕੀਤਾ ਜਾ ਕਾਮਨਾਵਾਂ ਇੱਛਾ ਵੀ ਦਵਾਈਆਂ ਜਾ ਸਕਦੀਆਂ ਨੇ ਕਿਸੇ ਹੱਦ ਤੱਕ ਪਰ ਇਹ ਜੇ ਚਾਰ ਚੀਜ਼ਾਂ ਆਪਾਂ ਦਬਾਵਾਂਗੇ ਨਾ ਉਹਨਾਂ ਹੰਕਾਰ ਤਕੜਾ ਹੋ ਜਾਊਗਾ ਮੈਂ ਦਵਾਈਆਂ ਨੇ ਮੈਨੂੰ ਲੋਭ ਘਟਾ ਹੁੰਦਾ ਤਕੜਾ ਹੋ ਗਿਆ ਮੈਨੂੰ ਉਹ ਘਟਾ ਹੁੰਦਾ ਤਕੜਾ ਹੋ ਗਿਆ ਇੰਨਾ ਦੀ ਜਿੱਦੀ ਤਾਕਤ ਘਟੂਗੀ ਉਹਦੀ ਹੰਕਾਰ ਦੀ ਵਧੂਗੀ ਜਾਂਦੀ ਤਾਕਤ ਤਾਂ ਘਟਦੇ ਰਹਿਣੀ ਜੇ ਚਾਰ ਮਹਿਕਮੇ ਖੋਲੇ ਚੀਫ ਮਿਨਿਸਟਰ ਨੇ ਕਿਸੇ ਦੇ ਤਾਂ ਉਹਨੇ ਆਪਣੇ ਕੋਲ ਖੜਾ ਨੇ ਮਹਿਕਮੇ ਤਾਂ ਬੰਦ ਨਹੀਂ ਕਰਦੇ ਚਾਰ ਮਹਿਕਮੇ ਖੋਏ ਗਏ ਚਾਰਾਂ ਮਿਨਿਸਟਰ ਕੋਲੋਂ ਤੇ ਚਾਰ ਮਹਿਕਮਾ ਤਾਂ ਕੋਈ ਤਾਂ ਦੇਖੂ ਜੇ ਮਿਨਿਸਟਰ ਨੇ ਆਪਣੇ ਕੋਲ ਲੈ ਲਿਓ ਚਾਰ ਹੋ ਗਏ ਜਿਹੜੀ ਤਾਕਤ ਉਹਨਾਂ ਦੀ ਗੱਡੀ ਉਹ ਤਾਕਤ ਆਪਣੇ ਕੋਲ ਲੈ ਲਈ ਹੰਕਾਰ ਨੇ ਹੰਕਾਰ ਤਕੜਾ ਹੋ ਗਿਆ ਹੋਰ ਮਜ਼ਬੂਤ ਹੋ ਗਿਆ ਇਸ ਕਰਕੇ ਜੋ ਧਰਮ ਕਰਮ ਕਰਦੇ ਰਹੇ ਜਿਹੜੇ ਧਰਮ ਦੇ ਕਰਮ ਦੇ ਹੰਕਾਰ ਮੱਠਾ ਕੀਤਾ ਥੋੜਾ ਜਿਹਾ ਨਾ ਲੋਭ ਮੱਠਾ ਕੀਤਾ ਉਹਨਾਂ ਹੰਕਾਰ ਤਕੜਾ ਹੋ ਗਿਆ ਮੈਂ ਲੋਭ ਜਿੱਤ ਲਿਆ ਮੈਂ ਮੋਹ ਜਿੱਤ ਲਿਆ ਉਹ ਆਪ ਤਕੜਾ ਹੋ ਗਿਆ ਜੇ ਭਰਮ ਦਾ ਇਲਾਜ ਹੋਵੇ ਤਾਂ ਹੰਕਾਰ ਦਾ ਇਲਾਜ ਹੁੰਦਾ ਨਹੀਂ ਹੰਕਾਰ ਦਾ ਇਲਾਜ ਹੀ ਨਹੀਂ ਪਰਮ ਇੱਕ ਉਹ ਚੀਜ਼ ਹੈ ਜਿਸ ਚੋਂ ਹੰਕਾਰ ਨੂੰ ਦੁੱਧ ਮਿਲਦਾ ਹੈ ਸ਼ਕਤੀ ਮਿਲਦੀ ਸ਼ਕਤੀ ਮਿਲਦੀ ਸ਼ਕਤੀ ਮਿਲਦੀ ਹੰਕਾਰ ਨੂੰ ਹੰਕਾਰ ਉਹ ਅਸਲ ਤੇ ਹੰਕਾਰ ਹੈ ਰਾਜਾ ਨਾਮ ਤੇ ਵਿਰੋਧ ਖੜਾ ਜਿਹੜਾ ਜਿਹਨੂੰ ਮਹਾਮੋਹ ਕਹਿੰਦੇ ਨੇ ਮਹਾਮੋਹ ਕਾਨੂੰ ਹੈ ਬਹੁਤ ਆ ਘਟਾਉਣਾ ਸੌਖਾ ਤਾਂ ਮਹਾਮੋਹ ਮੰਨ ਲਿਆ ਨੇ ਹੰਕਾਰ ਘਟਾਉਂਦੇ ਫਿਰ ਪਤਾ ਲੱਗਦਾ ਉਹਨਾਂ ਨੂੰ ਨਾਲ ਨਾਲ ਵਿਰੋਧ ਹੈ ਮਾਨ ਮੁਨੀ ਵਰ ਮੰਗਲੇ ਕਿਹਾ ਉਸੇ ਜੈਸਾ ਮਾਨ ਵਰ ਸਭ ਨੂੰ ਹਾਂ ਮਾਨ ਮੁਨੀ ਮਨ ਵਰਗਲੇ ਮਾਨ ਸਭੇ ਕੋ ਖਾਏ ਇਹ ਵੀ ਕਹੀ ਜਾਂਦਾ ਨੇ ਉਹਨੂੰ ਹੁੰਦੇ ਵੀ ਹੈ ਨਹੀਂ ਪੈਸਾ ਮਾਨ ਤੈਸਾ ਅਭਿਮਾਨ ਹੰਕਾਰ ਦਾ ਇਲਾਜ ਨਹੀਂ ਕੀਤਾ ਕਿਸੇ ਨੇ ਵੀ ਜੇ ਕਰਿਆ ਹੋਣਾ ਕਿਵੇਂ ਸੀ ਹੋਣਾ ਸੀ ਗਿਆਨ ਨਾਲ ਭਰਮ ਦਾ ਇਲਾਜ ਕਰਨਾ ਤਾਂ ਹੰਕਾਰ ਦਾ ਇਲਾਜ ਨਹੀਂ ਸੀ ਕਰਨਾ ਹੰਕਾਰ ਪੈਦਾ ਹੋਇਆ ਹੈ ਸੂਲਾਂ ਪੈਦਾ ਹੁੰਦੀਆਂ ਨੇ ਕੱਟੇ ਪੈਦਾ ਹੁੰਦੇ ਨੇ ਕੰਡੇ ਪੈਦਾ ਹੁੰਦੇ ਜਿਹੜੇ ਦਰਖਤ ਤੋਂ ਪੈਦਾ ਦਰਖਤ ਵੱਢਦੇ ਕੰਡੇ ਚੁਗੇ ਜਾਂਦੇ ਨੇ ਦਰਖਤ ਉੱਥੇ ਹੀ ਆ ਉਹ ਕੰਡੇ ਝੜਦੇ ਨੇ ਜਿਹੜੇ ਦਰਖਤ ਤੋਂ ਉਹ ਦਰਖਤ ਵੱਢਦੇ ਹੋ ਜੇ ਕੰਡੇ ਦਾ ਲਾਜ ਕਰ ਕੰਡੇ ਚੁਗਣਾ ਕੋਈ ਲਾਜ ਨਹੀਂ ਦਰਖਤ ਵੱਢਿਆ ਨਹੀਂ ਕੰਡੇ ਕੰਡੇ ਤਾਂ ਦੁਖੀ ਨੇ ਦਰਖਤ ਵੱਢਦੇ ਕੰਡੇ ਵਾਲਾ ਰੌਲਾ ਮੁੱਕੇ ਪੈਦਾ ਕਿੱਥੋਂ ਹੁੰਦਾ ਹੁਮੇ ਕਿੱਥੋਂ ਪਜਾ ਜਾਏ ਕਿੱਥੋਂ ਉਪਜਾ ਕਿਹਾ ਸੀ ਇਸ਼ਾਰਾ ਕਰਤਾ ਸੀ ਕਿ ਤਸੱਜੂ ਵਿੱਚ ਜਾਏ ਇਹ ਵੀ ਕਹਿਤਾ ਸੀ ਕੋਈ ਸੰਤ ਇਹ ਗੱਲ ਦਾ ਪ੍ਰਚਾਰ ਨਹੀਂ ਕਰਦਾ ਉੱਥੇ ਹੀ ਛੱਡਦਾ ਤੇ ਹਿੰਦੂ ਮਤਾਂ ਨੇ ਕਿਹਾ ਜੇ ਇਹਦਾ ਪ੍ਰਚਾਰ ਕਰਤਾ ਹਿੰਦੂ ਮਤ ਨਹੀਂ ਰਹਿਣਾ ਤੇ ਸਾਰੇ ਹਿੰਦੂ ਉਹਨਾਂ ਨੇ ਕਿਹਾ ਛੇਵੇਂ ਦਾ ਪ੍ਰਚਾਰ ਨਾ ਕਰੋ ਪਰਮ ਦਾ ਕਿੱਥੋਂ ਬਜਾ ਕਿੱਥੋਂ ਬਜਾ ਇਹ ਛੱਡ ਦਿਓ ਕਬੀਰ ਨੇ ਕਹਤੀ ਇੱਕ ਬੰਨ ਤੇ ਦੋ ਬੂਏ ਦੋ ਬਣਨ ਤੇ ਚਾਰ ਚਾਰ ਬਣਨ ਤੇ 6 ਬੂਏ ਚਾਰ ਬੂਏ ਕਿਥੋਂ ਆ ਗਿਆ ਸੀ ਇਹ ਵਰਕਾ ਹੀ ਭਾਰਤਾ ਵੀ 6ਵੇਂ ਦਾ ਜ਼ਿਕਰ ਨਾ ਕਰੋ ਮਰ ਜਾਂਦੇ ਆਪਾਂ ਗਿਆਨ ਲੈਣਾ ਬੂਝੇ ਮਨ ਨੂੰ ਮਾਰਨ ਵਾਸਤੇ ਛੇਵੇਂ ਨੂੰ ਵਾਸਤੇ ਗਿਆਨ ਲੈਣਾ ਪਊ ਗਿਆਨ ਦੀ ਪਖੰਡ ਦੀ ਬਹੁਤ ਹੈ ਗਿਆਨ ਨਾਲ ਪਖੰਡ ਨਹੀਂ ਰਹਿੰਦਾ ਫਿਰ ਹਾਂਜੀ ਗੁਰਪ੍ਰਸਾਦ ਭਰਮ ਕਾ ਨਾਸ ਨਾਨਕ ਤਿੰਨਵੇਂ ਮੈਂ ਇਹ ਵਿਸ਼ਵਾਸ ਉਹਨਾਂ ਦੇ ਵਿਸ਼ਵਾਸ ਹੈ ਕਿ ਗਿਆਨ ਦੀ ਕਿਰਪਾ ਨਾਲ ਭਰਮ ਦਾ ਨਾਸ ਹੋਣਾ ਗਿਆਨ ਤੇ ਬਿਨਾ ਭਰਮ ਦਾ ਨਾਸ ਨਹੀਂ ਹੋ ਸਕਦਾ ਭਰਮ ਦੇ ਨਾਸ ਬਿਨਾ ਹੁਕਾਰ ਇਹ ਬਾਕੀ ਇਲਾਜ ਨਹੀਂ ਹੋ ਸਕਦਾ ਪਰਮ ਹੈ ਜਿਹੜਾ ਪਰਮ ਸਾਰੇ ਬੰਦਨਾ ਦੀ ਜੜ ਪਰਮ ਦਾ ਇਲਾਜ ਗਿਆਨ ਜਨ ਗੁਰਦਿਆ ਅਗਿਆਨ ਦੇ ਅਗਿਆਨ ਦੇ ਅਗਿਆਨ ਦੇ ਦੇ ਭਰਨਾ ਵੇਦ ਪ੍ਰਾਣ ਸਿਮਰਤੀ ਮੈਂ ਦੇਖ ਸਸੀ ਰਸੂਲ ਨਖੱਤਰ ਮੈਂ ਇੱਕ ਵੇਦ ਪ੍ਰਾਣ ਸਿਮਰਤੀ ਮੈਂ ਦੇਖ ਜਿਵੇਂ ਵੇਦ ਤੋਂ ਬਾਅਦ ਪ੍ਰਾਣ ਔਰ ਸਿਮਰਤੀਆਂ ਨੇ ਐਵੇਂ ਚੰਦਰਮਾ ਔਰ ਨਖੱਤਰ ਨਖੱਤਰ ਹੁੰਦੇ ਨੇ ਚੇਲੇ ਜਿਹੜੇ ਰਿਸ਼ੀ ਮੁਨੀਆਂ ਦੇ ਚੇਲੇ ਤੇ ਉਹਨੂੰ ਨੂੰ ਕਹਿੰਦੇ ਸੀ ਤਾਰਿਆਂ ਨੂੰ ਵੀ ਨਖੱਤਰ ਕਹਿੰਦੇ ਨੇ ਥੋੜੀ ਲਾਈਟ ਆ ਨਾ ਥੋੜੀ ਲਾਈਟ ਤਾਰਿਆਂ ਕਰਕੇ ਨਖੱਤਰ ਹੈ ਥੋੜੀ ਬੁੱਧੀ ਵਾਲੇ ਨੂੰ ਨਖੱਤਰ ਕਹਿੰਦੇ ਨੇ ਚੇਲੇ ਨੂੰ ਨਖੱਤਰ ਕਹਿੰਦੇ ਨੇ ਸੂਰਜ ਦਾ ਹੈਗਾ ਪਰਮੇਸ਼ਰ ਬੇਦ ਹੈ ਜਿਹੜੇ ਦੂਏ ਨੇ ਤਾਂ ਆਪਣੇ ਰਿਸ਼ੀ ਮੁਨੀ ਨੇ ਸਿਪਰਤੀਆਂ ਵਗੈਰਾ ਲਿਖਣ ਵਾਲੇ ਜੋ ਮਨੂ ਸੀ ਇਹ ਚੰਦਰ ਵਿੱਚ ਦੀ ਰੋਸ਼ਨੀ ਹੈ ਨਾ ਆਪਣੀ ਰੋਸ਼ਨੀ ਨਹੀਂ ਹੁੰਦੀ ਚੰਦਰ ਵਿੱਚ ਆਪਣੀ ਰੋਸ਼ਨੀ ਨਾ ਹੁੰਦੀ ਜੋ ਕੁਝ ਲਿਆ ਕਿਸੇ ਨੇ ਸਿਮਰਤਾ ਸ਼ਾਸਤਰਾਂ ਨੇ ਵੇਦ ਵਿੱਚ ਹੀ ਲਿਆ ਜਿੰਨੀ ਕੁ ਲੋੜ ਸੀ ਲੈ ਲਿਆ ਜਿਵੇਂ ਕੋਈ ਦਰਿਆ 'ਚ ਗਿਆ ਜਿੱਡਾ ਕੁ ਭਾਂਡਾ ਸੀ ਉਹਨਾਂ ਪਾਣੀ ਭਰ ਲਿਆ ਉਹ ਜਿੰਨੀ ਉਹਨੂੰ ਲੋੜ ਸੀ ਭਾਂਡਾ ਚਾਹੇ ਬੜਾ ਵੀ ਸੀ ਬੜੇ ਭਾਂਡੇ ਵਾਲੇ ਵੀ ਤਾਂ ਨਹੀਂ ਜ਼ਿਆਦਾ ਪਾਣੀ ਭਰ ਕੇ ਲਿਆਉਂਦੇ ਮਤਲਬ ਲੋੜ ਇਹਨਾਂ ਦੀ ਲੋਕਾਂ ਨੂੰ ਲੋੜ ਜਿੰਨਾ ਗਿਆਨ ਦੇ ਉਹਨਾਂ ਹੀ ਲੈਂਦੇ ਨੇ ਕੁਰਬਾਨੀ ਚੁੰਦੀ ਦਿੰਦੇ ਕਹਿੰਦੇ ਜ਼ਿਆਦਾ ਗਿਆਨ ਤੇ ਕੀ ਲੈਣਾ ਇਹਨਾਂ ਦੇ ਬਹੁਤ ਹੈ ਉਹਨਾਂ ਦੀ ਲੋੜ ਪੂਰੀ ਕਰਨ ਵਾਲਾ ਮਾਇਆਦਾਰੀਆਂ ਨੂੰ ਗਿਆਨ ਤੇ ਬਹੁਤ ਦੀ ਲੋੜ ਨਹੀਂ ਹੁੰਦੀ ਬਹੁਤਾ ਗਿਆਨ ਹੈ ਜਿਹੜਾ ਫਿਰ ਮਾਇਆ ਨੂੰ ਵੀ ਛਡਾ ਦਿੰਦਾ ਬਹੁਤਾ ਗਿਆਨ ਤਾਂ ਮਾਇਆ ਨੂੰ ਵੀ ਛਡਾ ਦਿੰਦਾ ਇਸ ਕਰਕੇ ਵੇਦ ਪ੍ਰਾਣ ਸੁਪਰਤੀ ਵਿੱਚ ਦੇਖ ਵੇਦ ਪ੍ਰਾਣ ਸਿਮਰਤੀ ਪੜ ਕੇ ਸਾਰੇ ਦੇਖ ਲੈ ਕਿ ਉਹਨਾਂ 'ਚ ਘੱਟ ਵੱਧ ਗਿਆਨ ਹੈ ਐਵੇਂ ਸਸੀ ਔਰ ਸੂਰ ਨਖੱਤਰ ਵਿੱਚ ਘੱਟ ਵੱਧ ਲਾਈਟ ਹੈ ਜੋ ਸੂਰਜ ਦੀ ਲਾਈਟ ਆਉਂਦੀ ਲਾਈਟ ਤਾਂ ਚੰਦਰਬੰਦੀ ਹੈ ਨਹੀਂ ਜਿਵੇਂ ਦੀ ਲਾਈਟ ਆਉਂਦੀ ਹੈ ਸਾਰਿਆਂ ਦੀ ਲਾਈਟ ਹੈ ਜੀ ਐਵੇਂ ਇਹਨਾਂ ਦੇ ਗਿਆਨ ਜਿਹੜੇ ਨੇ ਵੇਦ ਵਿੱਚੋਂ ਸਿਮਰਤੀ ਪੈਦਾ ਹੋਈ ਹੈ ਜਿਹਨੇ ਲੋੜ ਸੀ ਉਹਨੇ ਅਟਕੜ ਲਈ ਦਰਿਆ ਜੋ ਪਾਣੀ ਲੈ ਗਿਆ ਜਿਹਨਾਂ ਲੋੜ ਸੀ ਉਹਨਾਂ ਲਿਆ ਲੰਗਰ ਜੀ ਕੋਈ ਪਾਣੀ ਲੈ ਕੇ ਆਉਂਦੇ ਸੀ ਦਰਿਆਵਾਂ 'ਚ ਭਰ ਕੇ ਲਿਆਉਂਦੇ ਸੀ ਆਪਣੀ ਲੋੜ ਅਨੁਸਾਰ ਉਹਨਾਂ ਨੇ ਲੜ ਲਏ ਉਹਨਾਂ ਨੇ ਰਾਜ ਕਰਨਾ ਸੀ ਰਾਜ ਕਰਨ ਵਾਸਤੇ ਜਿਹੜਾ ਹੈਗਾ ਉਹਨਾਂ ਨੂੰ ਗਿਆਨ ਚਾਹੀਦਾ ਸੀ ਉਹ ਜੇ ਸ਼ਾਸਤਰ ਸਮਰਤੀਆਂ ਬਣਾ ਲਿਆ ਬਾਕੀ ਉਹਨਾਂ ਨੇ ਪਰਮਾਰਥ ਵਾਲਾ ਗਿਆਨ ਛੱਡਤਾ ਉਹ ਛੱਡਤਾ ਮੁਕਤੀ ਪ੍ਰਾਪਤੀ ਕਰਨ ਵਾਲਾ ਸਤ ਜੀਵਨ ਵਾਲਾ ਚਾਰ ਪਦਾਰਥ ਲੈਣ ਵਾਲਾ ਗਿਆਨ ਛੱਡਤਾ ਸੰਸਾਰ ਚਲਾਉਣ ਵਾਲਾ ਗਿਆਨ ਲੈ ਲਿਆ ਵੇਤੇ ਲੜੋ ਲੜੋ ਨਾ ਠੀਕ ਠਾਕ ਤਰੀਕੇ ਨਾਲ ਆ ਜੀਵਨ ਕਿਵੇਂ ਤੁਹਾਡਾ ਠੀਕ ਤਰੀਕੇ ਨਾਲ ਬਸ਼ਰ ਹੋ ਜਵੇ ਸੁਖ ਇਹ ਇਹੀ ਬਹੁਤ ਹੈ ਹਾਂਜੀ ਵੇਦ ਪ੍ਰਾਨ ਸਮ੍ਰਿਤੀ ਮੈਂ ਦੇਖ ਸਸੀਰ ਸੂਰ ਨਖਤਰ ਮੈਂ ਇੱਕ ਹਾਂ ਇੱਕੋ ਹੀ ਲਾਈਟ ਹੈ ਸਾਰਿਆਂ ਦੇ ਵਿੱਚ ਜੋਤ ਤਾਂ ਇੱਕੋ ਹੀ ਹੈ ਇੱਕ ਦੀ ਗੱਲ ਸਾਰੇ ਕਰਦੇ ਨੇ ਇੱਕ ਤੋਂ ਰਿਸ਼ੀ ਪੂਰੀ ਵੀ ਮੁਣਕਰ ਨਹੀਂ ਹੈ ਤੇ ਨਵੀਂ ਕਹੀ ਜਾਂਦੇ ਨੇ 33 ਕਰੋੜ ਦੇਵੀ ਦੇਵਤੇ ਵੀ ਬਣੇ ਬੈਠੇ ਨੇ ਇੱਕ ਵੀ ਕਹੀ ਜਾਂਦੇ ਨੇ ਇਦਾਂ ਹੀ ਹੈ ਚੱਲਦਾ ਕੰਮ ਹਾਂਜੀ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਉਹ ਡੋਲ ਨਾ ਕਹੂੰ ਡੋਲੇ ਜਿਵੇਂ ਅਸੀਂ ਸੂਰਜ ਨੂੰ ਸਾਰੇ ਮੰਨਦੇ ਆ ਸਭ ਤੋਂ ਜ਼ਿਆਦਾ ਲਾਈਟ ਵਾਲਾ ਪਰ ਫਿਰ ਵੀ ਮਾਜਦ ਤੇ ਉੱਤੇ ਪੂਜਾ ਖਤਰਾਂ ਦੀ ਕਰਦੇ ਹਾਂ ਅਜੇ ਗੁਰੂ ਬਾਰੇ ਕੀ ਹੈ ਖਤਰੇ ਨੇ ਤਾਰਿਆਂ ਦੀ ਜਿਹੜੀ ਪੂਜਾ ਕਰਦੇ ਨੇ ਨਾ ਤਾਰਾ ਚੜਿਆ ਲੰਮਾ ਇਹ ਇਦਾਂ ਪੂਜਾ ਸ਼ੁਰੂ ਹੋਈ ਹੋਈ ਹੈ ਘਟ ਗਿਆਨ ਦੀ ਪੂਜਾ ਘਟ ਗਿਆਨ ਵਾਲਿਆਂ ਨੂੰ ਗੁਰੂ ਬਣਾ ਲੈਣਾ ਆਦਮੀ ਨੂੰ ਗੁਰੂ ਬਣਾ ਲੈਣਾ ਆਦਮੀ ਨੂੰ ਦੀ ਪੂਜਾ ਸ਼ੁਰੂ ਹੋ ਜਾਣੀ ਮੂਰਤੀ ਪੂਜਾ ਇੱਥੇ ਸ਼ੁਰੂ ਹੋਈ ਹੋਈ ਹੈ ਤੇਤੀ ਕਰੋੜ ਦੇਵਤੇ ਇੱਥੇ ਬਣੇ ਹੋਏ ਨੇ ਹਾਂਜੀ ਸਦੀਆ ਸੂਰ ਸਸੀਰ ਸੂਰ ਨਖਤਰ ਮੈਂ ਏਕ ਹੈ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਉਡੋਲ ਨਾ ਕਹੂੰ ਡੋਲੇ ਬਾਣੀ ਦਾ ਪ੍ਰਭ ਕੀ ਹੈ ਸਭ ਕੋ ਬੋਲਦੇ ਨੇ ਅਸਲ ਸਾਰੇ ਮੰਨਦੇ ਨੇ ਸਾਰੇ ਮੰਨਦੇ ਨੇ ਕਿ ਜਿਹੜੀ ਬਾਣੀ ਹੈ ਤੁਰਨੀ ਹੁੰਦੀ ਹੈ ਆਕਾਸ਼ ਬਾਣੀ ਨੂੰ ਸਾਰੇ ਹੀ ਮੰਨਦੇ ਨੇ ਆਕਾਸ਼ ਬਾਣੀ ਮੰਨਦੇ ਨਹੀਂ ਸਾਰੇ ਸਾਰੇ ਮੰਨਦੇ ਨੇ ਆਕਾਸ਼ ਬਾਣੀ ਹੁੰਦੀ ਹੈ ਸਭ ਕੋ ਬੋਲੇ ਦਾ ਮਤਲਬ ਸਾਰੇ ਮੰਨਦੇ ਨੇ ਇਸ ਗੱਲ ਨੂੰ ਕਹਿੰਦੇ ਨੇ ਵੀ ਕੋਈ ਬਾਣੀ ਪ੍ਰਭ ਕੀ ਹੁੰਦੀ ਹੈ ਆਕਾਸ਼ ਬਾਣੀ ਹੁੰਦੀ ਹੈ ਆਕਾਸ਼ ਬਾਣੀ ਨੂੰ ਸਾਰੇ ਮੰਨਦੇ ਨੇ ਹਾਂ ਆਪ ਅਡੋਰ ਨਾ ਕਰਨੂ ਇਹ ਵੀ ਮੰਨਦੇ ਨੇ ਕਿ ਜਿਹੜਾ ਪ੍ਰਭ ਆਪ ਅਡੋਰ ਹੈ ਉਹ ਨਹੀਂ ਡੋਲਦਾ ਇਹ ਵੀ ਮੰਨਦੇ ਨੇ ਸਰਬ ਕਲਾ ਕਰ ਖੇਲੇ ਖੇਲ ਮੋਲ ਨਾ ਪਾਈਏ ਗੁਣੇ ਅਮੋਲ ਸਰਬ ਕਲਾ ਕਰ ਖੇਲੇ ਖੇਲ ਬੋਲ ਨਾ ਪਾਈਏ ਗੁਣੇ ਉਮੂਲ ਜਿਹੜਾ ਆਦਮੀ ਪ੍ਰਭ ਕੀ ਬਾਣੀ ਅਸਲ ਦੇ ਵਿੱਚ ਗੱਲ ਇਹ ਹੈ ਸਭ ਕੁਝ ਤਾਂ ਬੋਲਦਾ ਪ੍ਰਭ ਕੀ ਬਾਣੀ ਪਰ ਜਿਹੜਾ ਬੋਲਦਾ ਅਸਲੀ ਬੋਲਦਾ ਪ੍ਰਭ ਕੀ ਬਾਣੀ ਜਿਵੇਂ ਗੁਰਬਾਣੀ ਬੋਲੀ ਹੋਈ ਹੈ ਜਿਹੜਾ ਬੋਲਦਾ ਉਹ ਡੋਲ ਹੋ ਜਾਂਦਾ ਫਿਰ ਨਹੀਂ ਡੋਲਦਾ ਉਹ ਉਹ ਡੋਲਦੇ ਨੇ ਡੋਲਦੇ ਕਿਵੇਂ ਨੇ ਬੰਦਦੇ ਨੇ ਵੀ ਸੂਰਜ ਸਭ ਤੋਂ ਸ਼ਕਤੀਸ਼ਾਲੀ ਹੈ ਮੰਨਦੇ ਨੇ ਪਰਮੇਸ਼ਰ ਇੱਕ ਕਬਰ ਤੇ 33 ਕਰੋੜ ਦੀ ਪੂਜਾ ਕਿਵੇਂ ਸ਼ੁਰੂ ਹੋ ਗਈ ਤਿੰਨ ਕਿਵੇਂ ਆ ਗਏ ਤਿੰਨ ਕਿਲੇ ਪ੍ਰਮਾਣ ਕਿਵੇਂ ਆ ਗਏ ਉਹ ਢੋਲ ਗਏ ਉੱਥੇ ਆ ਕੇ ਉਹ ਉੱਥੇ ਤਾਂ ਸਾਹਿਬ ਤੇ ਪਹੁੰਚ ਹੋਣਾ ਡੇੜੇ ਵਾਲੇ ਕਿਸੇ ਬੰਦੇ ਨੂੰ ਫੜ ਲੋ ਜਿਹੜਾ ਬੇੜਾ ਪਾਲ ਲਾ ਦੇ ਰਾਜੇ ਤੱਕ ਤਾਂ ਨਹੀਂ ਪਹੁੰਚ ਹੁੰਦਾ ਕੋਈ ਸਪਾਰਸ਼ੀ ਲੈ ਲੋ ਰਾਜੇ ਸਪਾਰਸ਼ੀ ਰਾਜੇ ਨਾਲ ਬਰਾਦ ਦੇ ਇਹ ਸਿਫਾਰਸ਼ੀ ਲੈ ਹੋਣਾ ਜਦ ਕਿ ਜੋ ਤੇ ਜਲਦੀ ਹੋਣੀ ਇੱਥੇ ਆ ਕੇ ਮਨਮਤ ਬਣ ਜਾਂਦੀ ਹੈ ਜਿਹੜਾ ਹੈਗਾ ਪ੍ਰਭ ਕੀ ਬਾਣੀ ਨਾਲ ਜੁੜ ਜਾਂਦਾ ਹੈ ਉਹਦਾ ਡੋਲਦਾ ਨਹੀਂ ਡਾਇਰੈਕਟ ਉਹ ਡਾਇਰੈਕਟ ਮਿਲਦਾ ਫਿਰ ਉਹ ਨਹੀਂ ਰਾਜ ਕਿਸਮ ਬਣਦਾ ਉਹ ਨਹੀਂ ਡੋਲਦਾ ਉਹ ਰਾਜੇ ਜਿਹੜਾ ਨਹੀਂ ਡੋਲਦਾ ਰਾਜੇ ਤੱਕ ਪਹੁੰਚ ਜਾਂਦਾ ਜਿਹੜਾ ਡੋਲਦਾ ਕਦੇ ਪਹੁੰਚਦਾ ਹੀ ਨਹੀਂ ਉਹ ਰਾਜੇ ਫਸ ਜਾਂਦਾ ਵਿਚੋਲਿਆਂ 'ਚ ਹਾਂਜੀ ਸਰਬ ਕਲਾ ਕਰ ਖੇਲੇ ਖੇਲ ਮੋਲ ਨਾ ਪਈਏ ਗੁਣੇ ਮੋਲ ਇਹ ਗੱਲ ਕਹਿ ਗਏ ਔਰ ਬਚਾ ਗਏ ਗੱਲ ਕਹਿ ਵੀ ਦਿੱਤੀ ਗੱਲ ਕਹੀ ਵੀ ਨਹੀਂ ਤੇ ਤੇਵੀਂ ਹਸਪਤੀ ਹੈ ਤੇ ਹਵਾ ਦੇ ਹਵਾ ਖਮਾਰ ਗੱਲ ਕਹਿਣੀ ਉਹ ਜਨ ਵਾਲੀ ਜ਼ਿਆਦਾ ਕਹਿਣ ਨਾਲ ਘੱਟ ਪਤਾ ਹੀ ਆਪਾਂ ਨੂੰ ਸਾਰੀਆਂ ਗੱਲਾਂ ਬੋਲਣਾ ਪਾਈਏ ਗੁਣਿਆ ਬੋਲ ਸਰਬ ਕਲਾ ਕਰ ਖੇਲੇ ਖੇਲ ਸਭ ਕਟ ਖੇਲੂ ਪੀਆ ਸਾਂ ਕੀ ਕਿਸੇ ਸਭ ਰਸ ਇਹਨੂੰ ਸਭ ਕਿਸੇ ਲਖਾਉ ਨਹੀਂ ਉਹ ਗੱਲ ਕਹੀ ਹੋਈ ਹੈ ਕਬੀਰ ਵਾਲੀ ਹੈ ਉਹ ਸਾਰੇ ਕਲਾ ਖੇਲ ਖੇਲਦਾ ਗੁਰਮੁਖ ਹੈ ਜਿਹੜਾ ਜਿਹੜਾ ਬੋਲ ਨਾ ਪਾਈਏ ਗੁਣੇ ਮੋਲ ਕਹਿੰਦਾ ਜਿਹੜਾ ਮੰਨਦਾ ਨਾ ਆਕਾਸ਼ ਬਾਣੀ ਨਾਲ ਜੁੜ ਕੇ ਤੁਰਕੀ ਬਾਣੀ ਨਾਲ ਉਹ ਕਹਿੰਦਾ ਇਹ ਗੱਲ ਉਹ ਦੱਸਦਾ ਹੈ ਉਸ ਉਹ ਡੋਲਦਾ ਨਹੀਂ ਆਪ ਅਡੋਲ ਡੋਲੇ ਹਾਂ ਉਹਦੀ ਗੱਲ ਅਡੋਲ ਦੀ ਗੱਲ ਸ਼ੁਰੂ ਹੋਈ ਹੈ ਜਾਣ ਤੇ ਕਹਿੰਦੇ ਸਾਰੇ ਹੀ ਨੇ ਪਰ ਜਿਹੜਾ ਮੰਨਦਾ ਹੈ ਉਹਦੀ ਅਵਸਥਾ ਬਦਲਦੀ ਹੈ ਕਹਿਣ ਵਾਲਿਆਂ ਦੀ ਅਵਸਥਾ ਨਹੀਂ ਬਦਲਦੀ ਹੈ ਉਹ ਮੋਲ ਨਾ ਪਾਈਏ ਜਿਹਦੇ ਚ ਮੋਲ ਗੁਣ ਪੈਦਾ ਹੋ ਜਾਂਦੇ ਉਹਦਾ ਮੁੱਲ ਨਹੀਂ ਪੈਂਦਾ ਗੁਰਮੁਖ ਦਾ ਮੁੱਲ ਨਹੀਂ ਮਿਲਦਾ ਫਿਰ ਤੁਰਕੀ ਬਾਣੀ ਨਾਲ ਜੁੜਿਆ ਹੋਇਆ ਮੁੱਲ ਨਹੀਂ ਉਹਦੀ ਕੀਮਤ ਕੋਈ ਨਹੀਂ ਕਿ ਅਮਲ ਕਰਨੇ ਨੇ ਉਹਦੇ ਕੋਲ ਅਮਲ ਵਪਾਰ ਹੈ ਅਮਲ ਵਪਾਰੀ ਹੈ ਵਪਾਰ ਕਰਨ ਵਾਲਾ ਵੀ ਅਮਲ ਹੋ ਜਾਂਦਾ ਹੈ ਜਿਹੜਾ ਵਪਾਰੀ ਆ ਉਹ ਮੁੱਲ ਹੋ ਗਿਆ ਉਹੀ ਹੈ ਬੋਲ ਨਾ ਪਾਈਏ ਮੋਲ ਗੁਣਾ ਵਾਲੇ ਦਾ ਮੋਲ ਗੁਣਾ ਵਾਲੇ ਦਾ ਮੁੱਲ ਨਹੀਂ ਪਾਇਆ ਜਾ ਸਕਦਾ ਉਹਨੂੰ ਨਹੀਂ ਖਰੀਦਿਆ ਜਾ ਸਕਦਾ ਉਹਦਾ ਮਤਲਬ ਖਰੀਦਿਆ ਨਹੀਂ ਜਾ ਸਕਦਾ ਉਹ ਨੌਕਰੀ ਨਹੀਂ ਕਰਦਾ ਜਾ ਕੇ ਕਿਸੇ ਰਾਜੇ ਦੀ ਆਹੋ ਜੇ ਉਹਨੂੰ ਕਹੇ ਵੀ ਆ ਤੂੰ ਗੱਲ ਤੋੜ ਪਰੋੜ ਲੈ ਤੈਨੂੰ ਆਪੋ ਦੇ ਦਿੰਦਾ ਕਹਿੰਦਾ ਮੈਂ ਨਹੀਂ ਦਿੰਦਾ ਤੂੰ ਜਦ ਘਰ ਨੂੰ ਜਾਓ ਵੀ ਗੱਲ ਫਟਣਾ <coughs> ਤੋੜ ਮਰੋੜ ਦੀ ਗੱਲ ਰਾਜੇ ਦੇ ਲਾਲਚ ਵਿੱਚ ਆ ਕੇ ਰਾਜੇ ਲਾਲਚ ਦੇ ਦਿੰਦੇ ਹੁੰਦੇ ਨੇ ਦੂਜੇ ਮਤਾਂ ਵਾਲੇ ਲਾਲਚ ਬਸੇ ਦੇ ਦਿੰਦੇ ਨੇ ਵੀ ਤੋੜ ਮਰੋੜ ਲੋ ਗੱਲ ਸਾਡੀ ਮਤ ਵੱਜ ਜਵੇ ਮਾਇਆ ਧਾਰੀ ਭਗਤ ਨਹੀਂ ਖਰੀਦਿਆ ਜਾ ਸਕਦੇ ਫਿਰ ਤਾਂ ਖਤਮ ਹੋ ਜਵੇ ਗੱਲ ਪਹਿਲਾਂ ਹੀ ਨਾ ਹੋਵੇ ਜੇ ਕੋਈ ਵੀ ਨਾ ਨਿਕਲੇ ਇਹ ਜਾ ਖਰੀਦੇ ਹੀ ਜਾਣ ਸਾਰੇ ਫਿਰ ਤਾਂ ਗੱਲ ਦੁਬਾਰਾ ਪੈਦਾ ਹੀ ਨਹੀਂ ਹੋ ਸਕਦੀ ਸਾਡਾ ਧਰ ਪੈਦਾ ਹੀ ਨਹੀਂ ਹੋ ਸਕਦਾ ਦੁਬਾਰਾ ਐਸੇ ਲੋਕ ਆਉਂਦੇ ਨੇ ਜਿਹੜੇ ਕਿਸੇ ਕੀਮਤ ਤੇ ਸਮਝੌਤਾ ਕਰਦੇ ਹੀ ਨਹੀਂ ਤਾਂ ਕਦੇ ਜਾ ਕੇ ਸੱਚ ਪੈਦਾ ਹੁੰਦਾ ਸੱਚ ਦੇ ਰਾਜ ਰੋੜੇ ਬਹੁਤ ਨੇ ਉਹਦੇ ਪਾਇਆ ਦੇ ਵਿੱਚ ਝੂਠੇ ਸੰਸਾਰ ਦੇ ਵਿੱਚ ਸੱਚ ਦਾ ਝੱਡਾ ਘਟਣਾ ਕੋਈ ਮਜ਼ਾਕ ਗੱਲ ਹੈ ਇਹ ਤਾਂ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਤੁਸੀਂ ਇੱਥੇ ਸਾਡਾ ਝੱਡਾ ਹਾਂ ਉਹ ਝੱਡਾ ਫਿਰ ਪੁੱਟ ਦਿੰਦੇ ਨੇ ਫਿਰ ਉਹ ਝੱਡਾ ਪੁੱਟਣ ਦੀ ਕੋਸ਼ਿਸ਼ ਕਰਦੇ ਨੇ ਪੁੱਟਣਾ ਕਿਵੇਂ ਉਹਨਾਂ ਦੀ ਆਪਣੀ ਸਕੀਮਾਂ ਨੇ ਉਹ ਆਪਣੇ ਉਹ ਪੁੱਟਦੇ ਰਹਿੰਦੇ ਨੇ ਕੱਢਣ ਵਾਲੇ ਪਰਮੇਸ਼ਰ ਘਟਦਾ ਰਹਿੰਦਾ ਪਰਮੇਸ਼ਰ ਇੱਕ ਚੱਡਾ ਘਟਦਾ ਘਟਾਉਂਦਾ ਕਿਸੇ ਤੋਂ ਘੜਾ ਲਵੇ ਉਹ ਇਹ ਉਹਦੀ ਸਕੀਮ ਹੈ ਇਸ ਕਰਕੇ ਖਾਲਸਾ ਜਿਹੜਾ ਕਾਰਪੁਰ ਕੀ ਹੋ ਹੈ ਕਾਰਪੁਰਖ ਦਾ ਚੱਡਾ ਹੈ ਜਿਹੜਾ ਸਾਡੇ ਕੋਲ ਨਿਸ਼ਾਨ ਹੈ ਕਿਸੇ ਬੰਦੇ ਦਾ ਨਹੀਂ ਹੈ ਕਿਸੇ ਗੁਰੂ ਗੋਬਿੰਦ ਸਿੰਘ ਦਾ ਨਹੀਂ ਹੈ ਕਿਸੇ ਸਿੱਖਾਂ ਦਾ ਕੋਈ ਨਿਸ਼ਾਨ ਨਹੀਂ ਹੈ ਸਿੱਖਾਂ ਦਾ ਕਾਹਦਾ ਉਹ ਫੌਜ ਦਾ ਨਿਸ਼ਾਨ ਹੁੰਦਾ ਸਰਕਾਰ ਦਾ ਨਿਸ਼ਾਨ ਹੁੰਦਾ ਜੋ ਇੰਡੀਅਨ ਆਰਮੀ ਕੋ ਨਿਸ਼ਾਨ ਹੋਊਗਾ ਇੰਡੀਆ ਦਾ ਹੀ ਹੋਊਗਾ ਜੇ ਐਕਸੈਪਟ ਕੀਤਾ ਹੈ ਸਾਰੀ ਸੰਗਤ ਨੇ ਜਨਤਾ ਨੇ ਉਹੀ ਨਿਸ਼ਾਨ ਹੈ ਉਹਨਾਂ ਕੋਲ ਉਹੀ ਲੱਗ ਕੇ ਲੜਦੇ ਨੇ ਉਹ ਫੌਜ ਦਾ ਝੰਡਾ ਕੋ ਬਖਰਾ ਹੁੰਦਾ ਦੇਸ਼ ਦਾ ਝੰਡਾ ਹੁੰਦਾ ਝੰਡਾ ਦੇਸ਼ ਦਾ ਹੁੰਦਾ ਨਾ ਕਿ ਫੌਜ ਦਾ ਸਾਡੇ ਕੋਲ ਨਿਰੰਕਾਰ ਦੇ ਦੇਸ਼ ਦਾ ਝੰਡਾ ਹੈ ਇਹ ਨਿਰੰਕਾਰ ਦੇ ਦੇਸ਼ ਦਾ ਝੰਡਾ ਝੁਲਦਾ ਆ ਇੱਥੇ ਆ ਕੇ ਦੂਏ ਦੇ ਵਿੱਚ ਸੱਚ ਦੇ ਦਾ ਝੰਡਾ ਝੁਲਦਾ ਦੂਏ ਦੇ ਉਹ ਕਹਿੰਦੇ ਸਾਡਾ ਦੇਸ਼ ਫਟੇ ਹੋ ਗਿਆ ਅਸੀਂ ਰਾਜ ਕਿੱਥੇ ਕਰਾਂਗੇ ਉਹਨਾਂ ਨੂੰ ਖਤਰਾ ਪੈਦਾ ਕਰ ਦਿੰਦਾ ਉਹਨਾਂ ਨੂੰ ਸਾਰੇ ਦੂਏ ਦੇਸ਼ ਦਾ ਝੰਡਾ ਜਾਂ ਦੂਏ ਦੇ ਜਾ ਕੇ ਝੁਲਦਾ ਬਰਦਾਸ਼ਤ ਕਿਵੇਂ ਕਰ ਲੈਣਗੇ ਪੂਰੀ ਲੜਾਈ ਹੋਈ ਹੈ ਜਿਹੜੀ ਦੂਜੀ ਹੈ ਪਿੱਛੇ ਹੋਈ ਨਹੀਂ ਦੋ ਅਵਤਾਰ ਕਾਦੇ ਕੀਤੇ ਸੀ ਦੱਤਾ ਤਰਾਏ ਹਰ ਪਾਰ ਸਨਾਦ ਦਾ ਮਤਲਬ ਇਹ ਹੀ ਸੀ ਕਰਨ ਦਾ ਉਹਦੇ ਉੱਥੇ ਲਿਖਿਆ ਨੇ ਇਹ ਨਹੀਂ ਉਹਨੂੰ ਬਰਦਾਸ਼ਤ ਕਰਨਗੇ ਦਸ ਬਰਤ ਨੂੰ ਕਰੇ ਵੀ ਇਹਨਾਂ ਨੇ ਰਾਜ ਕਰਨਾ ਝੂਠਿਆ ਨੇ ਇਹਨਾਂ ਦਾ ਜੜ ਕੇ ਪਰੇ ਮਾਰੂਗਾ ਇਹ ਨਹੀਂ ਮੰਨ ਸਕਦੇ ਉਹਨੂੰ ਸਭ ਤੋਂ ਖਤਰਨਾਕ ਜੇ ਕੋਈ ਹੈ ਦਸ ਬਰਤ ਧਰਮ ਦੇ ਖੇਤਰ ਵਿੱਚ ਨੂੰ ਦਾ ਅਰਥ ਬਦਲ ਲੈਂਦੇ ਨੇ ਇਹਨੂੰ ਨਹੀਂ ਪਰਵਾਹ ਕਰਦੇ ਹੋ ਵੀ ਨਹੀਂ ਪਰਵਾਹ ਕਰਦੇ ਇਹ ਤਾਂ ਪੜੇ ਵੀ ਜਾਂਦੇ ਨੇ ਰੋਜ਼ ਆਰਤੀਆਂ ਜਿਹੀ ਪੜਦੇ ਨੇ ਹੋ ਇਹਦੀਆਂ ਆਰਤੀਆਂ ਹੈ ਜਿਹੇ ਉਹਨਾਂ ਦੀਆਂ ਹੈ ਜਿਹੇ ਸਾਡੀਆਂ ਨੇ ਅਰਥ ਬਦਲੇ ਹੋਏ ਉਹਨਾਂ ਦੇ ਉਹ ਨਹੀਂ ਹਜਮ ਹੁੰਦਾ ਇਹਨਾਂ ਨੂੰ ਇਹ ਹਜਮ ਹੋ ਜਾਂਦਾ ਇਹ ਉਹੀ ਰਾਮ ਉਹਨਾਂ ਨੇ ਅਰਥ ਰੱਖੇ ਨੇ ਆਪਣੇ ਉਹੀ ਕ੍ਰਿਸ਼ਨ ਹੈ ਉਹੀ ਬਸੰਬਰ ਹੈ ਉਹੀ ਲਫ਼ਜ਼ ਨੇ ਕਹਿੰਦੇ ਹਾਂ ਜੀ ਇੰਨੀ ਵਾਰ ਰਾਮ ਆਇਆ ਜੀ ਕੋਈ ਗੱਲ ਹੈ ਜੀ ਕੋਈ ਗੱਲ ਹੈ ਚੱਲ ਸਾਡੇ ਵੀ ਜਾ ਕੇ ਕਹਿੰਦਾ ਐਨੀ ਵਾਰ ਆਵਾਂ ਜੇ ਗੁਰੂ ਗ੍ਰੰਥ ਸਾਹਿਬ ਜੀ ਵਾ ਐਨੀ ਗੱਲ ਇਹ ਗੱਲ ਆ ਜਾਂਦੇ ਨੇ ਇਹਦੀ ਹਿੰਦੂ ਧਰਮ ਨੂੰ ਸਿੱਖ ਨੂੰ ਇੱਕ ਬਣਾ ਕੇ ਆ ਜਾਂਦੇ ਇਹਨਾਂ ਦੇ ਬੰਦੇ ਭੇਜੇ ਐਜੀਪੀਸੀ ਵਾਲਿਆਂ ਨੇ ਕੰਪਰੋਮਾਈਜ਼ ਕਰਕੇ ਆ ਜਾਂਦੇ ਨੇ ਗੱਲ ਕਹਿ ਕੇ ਐ ਨਹੀਂ ਕਹਿੰਦੇ ਵੀ ਤੁਹਾਡੇ ਵਾਲਾ ਰਾਮ ਤਾਂ ਦੋਏ ਨੇ ਪਰ ਅੱਡੋ ਅੱਡ ਨੇ ਥੋੜਾ ਰਾਮ ਹੈਗਾ ਜਿਹਦੇ ਵਾਲਾ ਸੀ ਹੁਣ ਨਹੀਂ ਹੈਗਾ ਸਾਡੇ ਵਾਲਾ ਹਮੇਸ਼ਾ ਹੀ ਰਹਿੰਦਾ ਜਦ ਉਹ ਰਾਮਚੰਦਰ ਨਹੀਂ ਸੀ ਜਦ ਵੀ ਸੀ ਉਹਦੇ ਜੰਮਣ ਤੋਂ ਪਹਿਲਾਂ ਵੀ ਸੀ ਹੁਣ ਵੀ ਹੈ ਇਹਦਾ ਜਦੀ ਸ੍ਰਿਸ਼ਟੀ ਪੈਦਾ ਹੋਈ ਉਦੋਂ ਨਹੀਂ ਰਾਮ ਹੈ ਸਭੇ ਘਟ ਰਾਮ ਬੋਲੇ ਉਹ ਨਹੀਂ ਗੱਲ ਕਹਿੰਦੇ ਰਾਮ ਜ਼ਰੂਰ ਹੈ ਤੁਹਾਡੇ ਵਾਲਾ ਵੀ ਪਰ ਸਾਡੇ ਵਾਲਾ ਹੋ ਰਿਹਾ ਤੁਹਾਡੇ ਵਾਲਾ ਹੋ ਰਿਹਾ ਇਹ ਨਹੀਂ ਕਹਿੰਦੇ ਇਹ ਕਹਿਣ ਦਾ ਰੌਲਾ ਬਾਬੇ ਉਹਨਾਂ ਦਾ ਕੰਪਰੋਮਾਈਜ਼ ਕਰਨਾ ਜਿਹਨਾਂ ਕੰਪਰੋਮਾਈਜ਼ ਨਹੀਂ ਕਰਨਾ ਉਹ ਹੋਏਗਾ ਗੱਲ ਉਹ ਕਹਿੰਦੇ ਕਹਿਣਗੇ ਇਹਨਾਂ ਨੂੰ ਤਾਂ ਇੱਥੇ ਸਮਝਾ ਕੇ ਭੇਜਿਆ ਜਾਂਦਾ ਕਹਿਣਾ ਕੀ ਹੈ ਤੁਸੀਂ ਉਹ ਨਹੀਂ ਬੰਦ ਘੱਟ ਬੋਲ ਸਕਦੇ ਗੁਰਬਾਣੀ ਦੀ ਗੱਲ ਨਹੀਂ ਕਰਦੇ ਉਹ ਕਦੇ ਵੀ ਹਾਂਜੀ ਸਰਬ ਜੋਤ ਮੈਂ ਜਾ ਕੇ ਜੋਤ ਧਾਰ ਰਿਹਾ ਸੁਆਮੀ ਓਤ ਪੋਤ ਸਰਬ ਜੋਤ ਮੈਂ ਜਾ ਕੇ ਜੋਤ ਸਰਬ ਜੋਤ ਦੇ ਵਿੱਚ ਕਿਹਦੀ ਜੋਤ ਹੈ ਬ੍ਰਹਮ ਦੀ ਜੋਤ ਹੈ ਸਭੇ ਬ੍ਰਹਮ ਹੈ ਜੋਤ ਕੀ ਹੈ ਜੋਤ ਮਾਨ ਹੈ ਕਿਆ ਬੁੱਧ ਜੋਤ ਹੈ ਆਖਰ ਬੁੱਧੀ ਦੇ ਵੀ ਸ਼ਕਤੀ ਕਿਹਦੀ ਹੈ ਰੱਬ ਦੀ ਸ਼ਕਤੀ ਹੈ ਰੱਬ ਸਾਰਿਆਂ ਦੇ ਵਿੱਚ ਹੈ ਹਰ ਦੀ ਜੋਤ ਹੈ ਹਰ ਸਾਰਿਆਂ 'ਚ ਸਭ ਘਟ ਘਟ ਮੈਂ ਹਰ ਜੂਵਨ ਹਰ ਕਹਿ ਲੋ ਚਾਹੇ ਬ੍ਰਹਮ ਕਹਿ ਲੋ ਗਲਤ ਹੈ ਕੋਈ ਨਾ ਦੋ ਸ਼ਬਦ ਤਾਂ ਇਹਨਾਂ ਹੋਰ ਬਿਲਕੁਲ ਨਹੀਂ ਨਾ ਹਰ ਔਰ ਬ੍ਰਹਮ ਇਹਨਾਂ ਦੇ ਮੰਨੇ ਹੋਏ ਨੇ ਖਾਇਦਾ ਰਾਮ ਵੀ ਹੋਈ ਪਰ ਰਾਮ ਨੇ ਘਟ ਹਾਈਲਾਈਟ ਕੀਤਾ ਇਸ ਪੱਖ ਨੂੰ ਬ੍ਰਹਮ ਜਿਆਦਾ ਕੀਤਾ ਹੋਇਆ ਰਾਮ ਦੇ ਲੀਨ ਨਹੀਂ ਕਹਿੰਦੇ ਹੁਣ ਬ੍ਰਹਮ ਚ ਲੀਨ ਹੁੰਦਾ ਬ੍ਰਹਮ ਲੀਨ ਹੋਣਾ ਜਿੱਥੋਂ ਜੈਤੇ ਉਪਜੀ ਜਿਹੜੀ ਰਾਮ ਜਿਹੜੀ ਬ੍ਰਹਮ ਦੇ ਜੋਤ ਪੈਦਾ ਹੋਈ ਹੈ ਬ੍ਰਹਮ ਦੇ ਲੀਨ ਹੋਊਗੀ ਹੋਰ ਕਿੱਥੇ ਹੋਊਗੀ ਉਹ ਜੇ ਆਪਾਂ ਬ੍ਰਹਮ ਮੰਨ ਕੇ ਚੱਲ ਪਈਏ ਤੇ ਬ੍ਰਹਮ ਤੋਂ ਪੈਦਾ ਹੋਈ ਜੋਤ ਬ੍ਰਹਮ ਦੇ ਲੀਨ ਹੋਊਗੀ ਹੋਰ ਕਿੱਥੇ ਹੋਊਗੀ ਰਾਮ ਕੀ ਅੰਸ ਕੇ ਵੀ ਇਹੀ ਮਤਲਬ ਸੀ ਕਹਿਣ ਦਾ ਕਬੀਰ ਨੇ ਵੀ ਬ੍ਰਹਮ ਦੀ ਹੋਣਾ ਗੱਲ ਕਰੋ ਕਹੋ ਕਬੀਰ ਤੂੰ ਰਾਮ ਕੀ ਅੰਸ ਜਾਣ ਕੇ ਗਿਆ ਤੂੰ ਰਾਮ ਕੀ ਅੰਸ ਰਾਮ ਕੀ ਦਾ ਪੈਦਾ ਹੋਇਆ ਸੀ ਦੂਰ ਅੱਬਲੱਲੋ ਨੂਰ ਪਾਇਆ ਉਹਦਾ ਕਾਫੂਸ ਦਾ ਕੀਤਾ ਸੀ ਉਹ ਬਾਹਲਾ ਸ਼ਰੀਰ ਹੈ ਕੁਸ ਕੱਲੇ ਉਹਦੇ ਨਾਲ ਚੱਲ ਜਾਂਦੀ ਗੱਲ ਕੱਲੀ ਜੋਤ ਨਾਲ ਚੱਲ ਜਾਂਦੀ ਗੱਲ ਫਿਰ ਕੱਲੇ ਨੂਰ ਨਾਲ ਕਿਵੇਂ ਚੱਲ ਜਾਂਦੀ ਗੱਲ ਇੱਕ ਘਾਹ ਫੂਲ ਤੋਂ ਬਣਾਉਣਾ ਪਿਆ ਬਾਹਲਾ ਸ਼ਰੀਰ ਇਹ ਇੱਕੋ ਸ਼ਰੀਰ ਤੋਂ ਲਾਵਾ ਕੁਝ ਦੋਏ ਨੇ ਬਾਹਲਾ ਸ਼ਰੀਰ ਕੁਛ ਆਦਾ ਘਾਹ ਫੂਲ ਦਾ ਚਲ ਗਏ ਉਹ ਘਾਸ ਰਲ ਗਏ ਮਾਟੀ ਪਹਿਲਾ ਕੁਝੂ ਕੁਸੂ ਬਣਾਇਆ ਸੀ ਬਾਹਲਾ ਬਾਹਲਾ ਸ਼ਰੀਰ ਦਾ ਕੁਸਾ ਬਣਾਇਆ ਦੋ ਨਹੀਂ ਸੀਗੇ ਇੱਕੋ ਹੀ ਸੀ ਹਾਂਜੀ ਸਰਬ ਜੋਤ ਮੈਂ ਜਾ ਕੇ ਜੋਤ ਸਰਬ ਜੋਤ ਮੈਂ ਜਾ ਕੇ ਜੋਤ ਧਾਰਨੇ ਉਹ ਸਾਰੀਆਂ ਜਿੰਨੀਆਂ ਵੀ ਜੋਤੀਆਂ ਨੇ ਜਿੰਨੀਆਂ ਵੀ ਸਰੀਰ ਦੇ ਵਿੱਚ ਜਿਹੜੀ ਜੋਤ ਕੰਮ ਕਰਦੀ ਆ ਜਿਹਦੀ ਜੋਤ ਆ ਉਹਦੇ ਚ ਬ੍ਰਹਮ ਦੀ ਜੋਤ ਆ ਸਾਰਿਆਂ ਚ ਧਾਰ ਉਹ ਸੋਮੀ ਉਹ ਸੋਮੀ ਹਰੇਕ ਜੋਤ ਵਿੱਚ ਆਪੇ ਉਸ ਬੋਲਦਾ ਹੈ ਜਿਵੇਂ ਸੋਨੇ ਦਾ ਕੜਾ ਬਣਿਆ ਹੋਇਆ ਸੋਨਾ ਸਾਰੇ ਕੜੇ ਚ ਉਸ ਬੋਤ ਹੈ ਜਿਵੇਂ ਲਹਿਰ ਦੇ ਵਿੱਚ ਪਾਣੀ ਹੈ ਸਾਰੀ ਲਹਿਰ ਚ ਪਾਣੀ ਹੋਈ ਬੋਤ ਹੈ ਪਾਣੀ ਦੇ ਬਣੀ ਹੋਈ ਹੈ ਅਸਲ ਦੇ ਵਿੱਚ ਜੋਤ ਜਦ ਇਹ ਮਨ ਬਣਿਆ ਮਨ ਦੇ ਵਿੱਚ ਜੋਤ ਹੈ ਜੋਤ ਹੈ ਹੁਣ ਕੁਝ ਨਹੀਂ ਹੈਗਾ ਹਾਂ ਜੋਤ ਤੇ ਸਵਾ ਹੋਰ ਕੁਝ ਨਹੀਂ ਹੈ ਦੇ ਵਿੱਚ ਉਹ ਤਾਂ ਪ੍ਰਭਾਵ ਹੈ ਕਿਸੇ ਚੀਜ਼ ਦਾ ਉਹ ਪ੍ਰਭਾਵ ਵਾਲੀ ਚੀਜ਼ ਬਾਹਰ ਹੁੰਦੀ ਹੈ ਜਿਵੇਂ ਲਹਿਰ ਜਦ ਉੱਠਦੀ ਹੈ ਹਵਾ ਦਾ ਪ੍ਰਭਾਵ ਹੈ ਹਵਾ ਹਵਾ ਬਹਾਲ ਦੇ ਪਾਸੇ ਹੀ ਹੈ ਲਹਿਰ ਦੇ ਵਿੱਚ ਨਹੀਂ ਬਣੀ ਹੋਈ ਹਵਾ ਹਵਾ ਪਾਣੀ ਦੇ ਬਾਹਰ ਬਾਹਰ ਹੈ ਅੰਦਰ ਨਹੀਂ ਹੈ ਹਵਾ ਲਹਿਰ ਦਾ ਹਿੱਸਾ ਨਹੀਂ ਹੈ ਹਵਾ ਲਹਿਰ ਨੂੰ ਪੈਦਾ ਜ਼ਰੂਰ ਕਰਦੇ ਪਰ ਲਹਿਰ ਦੇ ਵਿੱਚ ਪਾਣੀ ਦੇ ਵਿੱਚ ਨਹੀਂ ਹਵਾ ਹੈਗੀ ਪਾਣੀ ਦੇ ਬਾਹਰ ਬਾਹਰ ਉਹਦੇ ਆਸਰੇ ਨਾਲ ਲਹਿਰ ਖੜੀ ਹੈ ਔਰ ਚੱਲ ਰਹੀ ਹੈ ਇਸ ਕਰਕੇ ਲਹਿਰ ਵਿੱਚ ਪਾਣੀ ਜਿਵੇਂ ਉਤਪੋਤ ਹੈ ਲਹਿਰ ਵਿੱਚ ਪਾਣੀ ਜਿਵੇਂ ਉਤਪੋਤ ਹੈ ਇਵੇਂ ਜਿਹੜੀ ਇੱਛਾ ਸਾਡੀ ਹੈ ਵਿੱਚ ਰਾਮ ਦੀ ਉਹ ਇੱਛਾ ਬਨ ਰਾਮ ਦੀ ਇੱਛਾ ਹੈ ਇਹ ਰਾਮ ਹੈ ਉਤਪੋਤ ਹੈ ਇਹਦੇ ਵਿੱਚ ਬ੍ਰਹਮ ਹੈ ਉਤਪੋਤ ਹੈ ਆਪਣੀ ਜੋਤ ਵਿੱਚ ਬ੍ਰਹਮ ਆਪ ਹੈ ਉਤਪੋਤ ਹੈ ਆਪਣੇ ਮਨ ਵਿੱਚ ਬ੍ਰਹਮ ਬ੍ਰਹਮ ਦਾ ਹੀ ਮਾਨਾ ਹੈ ਮਨ ਕੀ ਦਾ ਹੈ ਜਿਹੜਾ ਮਨ ਹੈ ਕੀ ਦਾ ਬ੍ਰਹਮ ਦਾ ਮਨ ਜੀਵ ਕੀ ਦਾ ਬ੍ਰਹਮ ਦਾ ਜੀਵ ਹੈ ਇਹ ਆਪ ਬ੍ਰਹਮ ਹੀ ਉਤਪੋਤ ਹੈ ਇਹਦੇ ਵਿੱਚ ਕਾਲਾ ਕਿਉਂ ਹੈ ਮਨ ਬ੍ਰਹਮ ਦੇ ਵਿੱਚ ਪੂਰਾ ਪੂਰਨ ਬ੍ਰਹਮ ਨਹੀਂ ਹੈ ਪੂਰਨਤਾ ਗਵਾ ਬੈਠਿਆ ਬ੍ਰਹਮ ਆਪਣੀ ਉਹ ਅਗਿਆਨਤਾ ਮਨ ਵਿੱਚ ਹੈ ਵੀ ਜਿਹੜੀ ਅਗਿਆਨਤਾ ਸੀ ਨਾ ਉਹ ਮਨ ਵਿੱਚ ਹੈ ਮਨ ਇੱਥੇ ਗਿਆਨ ਲੈਂਦਾ ਫਿਰਦਾ ਪਰ ਇਹ ਅਨੰਤ ਸੀ ਉਹ ਆਪਣੀ ਅਪੂਰਣਤਾ ਨੂੰ ਪੂਰਾ ਕਰ ਰਿਹਾ ਜੋ ਉਹਦੀ ਕਮੀਆਂ ਨੂੰ ਦੂਰ ਕਰ ਰਿਹਾ ਪੰਜ ਗਿਆਨ ਇੰਦਰੇ ਮਿਲੇ ਨੇ ਕਿਉਂ ਮਿਲੇ ਨੇ ਗਿਆਨ ਇੰਦਰੇ ਗਿਆਨ ਇਹ ਤਾਂ ਪੂਰਾ ਕਰਨਾ ਹੈ ਗਿਆਨ ਦੀ ਉਹ ਤਾਂ ਘਾਟ ਹੈ ਦੇ ਵਿੱਚ ਬ੍ਰਹਮ ਚ ਗਿਆਨ ਦੀ ਘਾਟ ਹੈ ਇਹ ਗੱਲ ਇਹਨਾਂ ਨੇ ਮੰਨੀ ਨਹੀਂ ਸਮਝ ਸ਼ਾਸਤਰ ਵਾਲੇ ਉਹ ਘਾਟ ਕਰਕੇ ਹੀ ਬ੍ਰਹਮ ਅੱਧਾ ਹੈ ਅਧੂਰਾ ਹੈ ਅਧੂਰਾ ਜਿੱਦਣ ਇਹਦੀ ਕਾਟ ਪੂਰੀ ਹੋ ਕੇ ਇਹਦਾ ਨਾ ਹੋ ਜਾਣਾ ਪੂਰਨ ਬ੍ਰਹਮ ਪੂਰਨ ਬ੍ਰਹਮ ਹੋ ਜਾਣਾ ਆਪ ਪੂਰਾ ਦੂਜੇ ਨੂੰ ਪੂਰਾ ਕਰਨ ਵਾਲਾ ਸਟੂਡੈਂਟ ਜਾਂ ਟੀਚਰ ਬਣ ਜਾਂਦਾ ਜੇ ਵਿਦਿਆ ਜਿੰਨੀ ਲੈਣੀ ਹੈ ਲੈ ਤਾਂ ਟੀਚਰ ਬਣ ਜਾਂਦਾ ਆਪ ਪੂਰਾ ਹੋ ਜਾਂਦਾ ਦੂਜੇ ਨੂੰ ਪੜਾਉਣ ਵਾਲਾ ਬਣ ਜਾਂਦਾ ਟੀਚਰ ਹੋ ਕੇ ਪਰ ਇਸ ਕਰਕੇ ਕਿਹਾ ਤਾਂ ਪ੍ਰਥਮੇ ਮਨ ਪ੍ਰਬੋਧਾ ਆਪਣਾ ਪੂਰਾ ਟੀਚਰ ਦੀ ਡਿਗਰੀ ਲੈ ਕੇ ਗੱਲ ਕਰਨ ਲੱਗਿਓ ਨਹੀਂ ਤਾਂ ਹੋਰ ਦੀਆਂ ਹੋਰੇ ਕਰ ਦੋਗੇ ਸਾਰੀ ਗੱਲ ਖੜਾ ਕੇ ਨਾ ਦਿੱਤੀ ਕੱਚੇ ਗਿਆਨ ਦੇ ਖੜਾਤੀ ਠੀਕ ਤਰੀਕੇ ਨਾਲ ਗੱਲ ਸਮਝੀ ਨਹੀਂ ਜਿਹੇ ਜੀ ਸਮਝੀ ਉਹ ਜੀ ਸਮਝਾਉਣ ਲੱਗੇ ਕਿਸੇ ਨੇ ਕਿਵੇਂ ਸਮਝਾਤੀ ਕਿਸੇ ਨੇ ਕਿਵੇਂ ਸਮਝਾਤੀ ਆਪ ਆਪਣੀ ਬੁੱਧ ਹੈ ਜੇਤੀ ਆਪਣੀ ਆਪਣੀ ਬੁੱਧੀ ਅਨਸਾਰ ਜਦ ਵਰਣਨ ਕਰਨ ਲੱਗੇ ਗੱਲ ਸਾਰੀ ਉਹ ਬਖਰ ਕੇ ਬੇਅੰਤ ਬੱਤਾਂ ਬਣ ਗਈਆਂ ਅਸੰਖ ਜਪ ਬਣ ਗਏ ਅਸੰਖ ਭਾਉ ਬਣ ਗਏ ਅਸੰਖ ਪੂਜਾ ਬਣ ਗਈ ਅਸੰਖ ਤਪਤਾ ਬਣ ਗਏ ਅਸੰਖ ਗ੍ਰੰਥ ਵੀ ਲਿਖ ਮਾਰੇ ਪਰ ਮੁੱਖ ਕੀ ਹੈ ਵੇਦ ਪਾੜ ਨਿਕਲੇ ਸਾਰੇ ਵੇਦ ਚੋਈ ਬੁੱਧੀ ਥੋੜੀ ਸੀ ਪੂਰਾ ਗਿਆਨ ਸਮਝ ਨਹੀਂ ਸਕੇ ਜਿੰਨਾ ਕੁ ਸਮਝਿਆ ਹੋਏ ਜੇ ਗ੍ਰੰਥ ਲਿਖੀ ਜਾਂਦੇ ਉਹ ਦਾ ਬੋਲੀ ਜਾਂਦੇ ਹਾਂਜੀ ਸਰਬ ਜੋਤ ਮੈਂ ਜਾ ਕੇ ਜੋਤ ਧਾਰਿਓ ਸੁਆਮੀ ਪੋਤ ਧਾਰਿਓ ਸੁਆਮੀ ਪੋਤ ਉਹ ਸੁਆਮੀ ਸਾਰੀ ਜੋਤ ਵਿੱਚ ਆਪਣਾ ਆਪਾ ਰੱਖ ਰਿਹਾ ਹੈ ਉਹਦਾ ਆਪਣਾ ਆਪਾ ਹੀ ਰੱਖਿਆ ਹੈ ਸਾਰੀਆਂ ਜੋਤਾਂ ਸ਼ੁੱਧ ਵਿੱਚ ਹੋਰ ਕੁਝ ਨਹੀਂ ਹੈ ਲਹਿਰ ਵਿੱਚ ਪਾਣੀ ਨੇ ਆਪਣਾ ਆਪਾ ਹੀ ਰੱਖਿਆ ਹੋਇਆ ਪਾਣੀ ਦਾ ਰੂਪ ਹੈ ਲਹਿਰ ਹੋਰ ਕੁਝ ਨਹੀਂ ਹੈ ਇਹ ਜੀਵ ਬ੍ਰਹਮ ਦਾ ਹੀ ਰੂਪ ਹੈ ਉਹਦੀ ਅੰਸ਼ ਹੈ ਇਹਦਾ ਨਾਮ ਬ੍ਰਹਮਾ ਤਾਂ ਹੀ ਹੈ ਜੀਵ ਕੀ ਹੈ ਬ੍ਰਹਮਾ ਜਾਰੇ ਵੇਦ ਨੂੰ ਨਹੀਂ ਦਿੱਤੇ ਬ੍ਰਹਮਾ ਨੂੰ ਉਹ ਜੇ ਬ੍ਰਹਮਾ ਹੈ ਬ੍ਰਹਮਾ ਸਰੀਰ ਕਰਕੇ ਕੰਨਾ ਲਾ ਗਿਆ ਨਾਲੇ ਨੂੰ ਉਹ ਨਾ ਕਿਸਾ ਭਰਿਆ ਹੋਇਆ ਪੂਰਾ ਇਹ ਸਾਧੂ ਅਧੂਰਾ ਤੇ ਅਧੂਰਾ ਅਟਕਣ ਲਿਆ ਪੂਰਾ ਹੋ ਗਿਆ ਇਹਦਾ ਨਾਮ ਮਾਇਆ ਦਾ ਇਹ ਆਪਣਾ ਹਰੀਚਾਰ ਹੈ ਹਰੀਚਾਰ ਹੋ ਗਿਆ ਹੈ ਹਰੀਚਾਰ ਹਰੀ ਜਿਹੜੀ ਕਮੀ ਸੀ ਹਰੀ ਦੇ ਵਿੱਚ ਇਹ ਹਰੀ ਦੇ ਵਿੱਚ ਕਮੀ ਹੈ ਇਹ ਗਿਆਨ ਚੜਦਾ ਗਿਆਨ ਚੜਨਾ ਆਇਆ ਔਰ ਰੂਪ ਗਿਆਨੀ ਦਾ ਭੋਜਨ ਹਾਂ ਇਹ ਹਰੀ ਚੋਗਣ ਚੜਨਾ ਆਇਆ ਗਿਆਨ ਪਰ ਚੁਗਣ ਲੱਗ ਗਿਆ ਜਲ ਆਇਆ ਸੀ ਹਰੀ ਚਰਨ ਗਿਆਨ ਚੁਗਣ ਲਾ ਆਇਆ ਸੀ ਅਮਰਤ ਛਗ ਚੁਗਣ ਹੀਰੇ ਮੋਤੀ ਚੁਗਣ ਚੁਗਣ ਲਾ ਗਿਆ ਕੰਕਰ ਪੱਥਰ ਚੁਗਣ ਮਾਇਆ ਲੱਗ ਗਿਆ ਵਿਖਿਆ ਖਾਣ ਲੱਗ ਗਿਆ ਕੌਣ ਸੀ ਰਾਂ ਹੰਸ ਦੀ ਵਰਤੀ ਹੁੰਦੀ ਤਾਂ ਜਿਨ੍ਹਾਂ ਦੀ ਹੰਸ ਵਾਲੀ ਵਰਤੀ ਹੈ ਉਹ ਚੋਣਗੇ ਹੀਰੇ ਮੋਤੀ ਮਤ ਵਿੱਚ ਰਤਨ ਜਵਾਹਰ ਜਿਨ੍ਹਾਂ ਦੀ ਕੌਣ ਵਾਲੀ ਵਰਤੀ ਹੈ ਉਹ ਚੋਣਗੇ ਗੰਦਗੀ ਸਿਆਣਾ ਜਿਹੜਾ ਜ਼ਿਆਦਾ ਬਣੂਗਾ ਕੌ ਉਹ ਕੀ ਖਾਊਗਾ ਜੋ ਗੁਰਬਾਣੀ ਲਿਖਿਆ ਉਹੀ ਖਾਊਗਾ ਉਹਨਾਂ ਕੋਲ ਗਿਆਨ ਕਹਿ ਜਾਊ ਚੁੱਟ ਗਿਆਨ ਜਗ ਕਊਆ ਜਿੰਨਾ ਜਗਦਾ ਕਊਏ ਵਾਲੀ ਵਰਤੀ ਹੈ ਵੀ ਸਾਰੇ ਦੀ ਜਗ ਕਊਆ ਮੁਖ ਚੁੱਟ ਗਿਆਨ ਚੁਣ ਚ ਗਿਆ ਨਾ ਬਸ ਉਤਲਾ ਉਤਲਾ ਗਿਆ ਨਾ ਦੇਖੋ ਇਹ ਠੀਕ ਹੈ ਉਹ ਕਹਿੰਦੇ ਨੇ ਲਿਖਿਆ ਹੋਇਆ ਕਿ ਜਿਹੜਾ ਸੱਪਾ ਦੁੱਧ ਪਿਆਈ ਹੈ ਉਹ ਕੋ ਬਿੱਖੂ ਸੁੱਟਾ ਕਿਉਂ ਬਈ ਸੱਪ ਨੂੰ ਦੁੱਧ ਪਿਲਾਇਆ ਜ਼ਹਿਰ ਸੜਦਾ ਤਾਂ ਸਾਰੇ ਜਾਣਦੇ ਹੀ ਨੇ ਇਹਦਾ ਭਾਵ ਅਰਥ ਕੀ ਹੈ ਇੱਥੇ ਕਿਉਂ ਲਿਖਿਆ ਉਹ ਨਹੀਂ ਕਰਦੇ ਜੇ ਉਹ ਭਾਵ ਅਰਥ ਕਰਨ ਫਿਰ ਜਿਹੜਾ ਬੋਲ ਰਿਹਾ ਉਹ ਤੇ ਉਂਗਲੀ ਜਾਂਦੀ ਉਹ ਬੋਲਿਆ ਜਿਹੜਾ ਮਾਇਆ ਧਾਰੀ ਹੈ ਵਿਖਿਆ ਖਾਣ ਵਾਲਾ ਸੱਪ ਆ ਆਪ ਮਾਇਆ ਕਹਿੰਦਾ ਮਾਇਆ ਨੂੰ ਪ੍ਰੇਮ ਕਰਦਾ ਸੱਪ ਬਣੂਗਾ ਅੰਤ ਕਾਲ 'ਚ ਮਾਇਆ ਸਭਰਾ ਲక్ష్ਮੀ ਸਮਰਾ ਐਸੀ ਚੰਤਾ ਮੈਂ ਜੇ ਮਰ ਸਰਪ ਜੋਨ ਫਲ ਵਾਲਾ ਉਤਰਾ ਜਦੋਂ ਅਸੀਂ ਸਾਰਾ ਕਰਿਆ ਕਰਮ ਕਰਕੇ ਜੋ ਵੀ ਪਾਠ ਪੂਜਾ ਕਰਕੇ ਲਾਸਟ ਵਿੱਚ ਜਾਂ ਅੰਤ ਆਉਂਦਾ ਜਿਹੜੀ ਅਰਦਾਸ ਕਰਦੇ ਆ ਉਹ ਕੀ ਮੰਗਦੇ ਆ ਕੀ ਸਮਝਦੇ ਆ ਅਰਦਾਸ ਵਿੱਚ ਮਾਇਆ ਸਮਝਦੇ ਨਾ ਉਹ ਅੰਤਕਾਲੇ ਹੁੰਦਾ ਰੋਜ਼ ਦਾ ਸਭ ਕੁਝ ਕਰਕੇ ਜੋ ਸਾਡੀ ਡਿਮਾਂਡ ਹੈ ਅੰਤਕਾਲ ਅੰਤ ਵਿੱਚ ਜਿਹੜੀ ਅਰਦਾਸ ਹੈ ਉਹ ਜੋ ਮੰਗਦੇ ਕੀ ਹਾਂ ਮਾਇਆ ਮਨੋ ਉਹ ਪੂਰੀਆਂ ਉਹ ਬਿਖੂ ਸੜਤੀ ਸੱਪ ਨੇ ਪੀਤਾ ਦੁੱਧ ਕੀਰਤਨ ਸੁਣਿਆ ਕਥਾ ਸੁਣੀ ਮੁਖ ਚੋਂ ਕੀ ਛੁੱਟਿਆ ਵੇਖੋ ਅਰਦਾਸ ਵੇਲੇ ਉਹਨਾਂ ਦੇ ਜਾਂਦੀ ਹੈ ਗੱਲ ਜਿਹੜੇ ਰੋਜ਼ ਅਰਦਾਸ ਕਰਦੇ ਨੇ ਤਾਂ ਨਹੀਂ ਅਰਥ ਕਰਦੇ ਪੀਤਾ ਦਾ ਗੁਰਬਾਣੀ ਰੂਪੀ ਦੁੱਧ ਸੱਪਾ ਦੁੱਧ ਪੈ ਗਿਆ ਅਸੀਂ ਸੱਪ ਪੀਣ ਵਾਲੇ ਸੱਪ ਸੀ ਸਾਰੇ ਜਿਹੜੇ ਰੋਜ਼ ਪਾਠ ਕਰਨ ਵਾਲੇ ਨੇ ਸੱਪ ਬਿਰਤੀ ਵਾਲੇ ਉਹ ਆਖਰ ਬਣੋ ਕਾਉਣਾ ਪੂਰੀ ਗੱਲ ਦੀ ਅਰਦਾਸ ਕਰਨਗੇ ਸੰਤ ਸਾਰੇ ਉਹੀ ਨੇ ਜੋ ਵੀ ਹੈਗੇ ਸਾਰੇ ਉਹੀ ਨੇ ਪਰ ਇਹ ਪੰਕਤੀ ਆਪਣੇ ਤੇ ਕਿਉਂ ਨਹੀਂ ਲਾਗੂ ਕਰਦੇ ਕੀ ਲੋੜ ਸੀ ਇਹ ਪੰਕਤੀ ਦੀ ਇੱਥੇ ਲਿਖਣ ਦੀ ਸਪਨਾ ਦਾ ਪਤਾ ਹੀ ਆਪਾਂ ਨੂੰ ਆਦਮੀ ਨਾਲ ਕੀ ਤਾਲਕ ਹੈਗਾ ਗੁਰਬਾਣੀ ਨਾਲ ਕੀ ਤਾਲਕ ਸੀ ਇੱਥੇ ਪੰਕਤੀ ਲਿਖਣ ਦਾ ਮਤਲਬ ਕੀ ਸੀ ਜਿਹੜੇ ਗੁਰੂ ਘਰ ਦੇ ਪਹਿਲਲ ਪ੍ਰਚਾਰ ਕਰਦੇ ਸੀ ਉਹ ਇਹ ਕੰਮ ਕਰ ਰਹੇ ਸੀ ਗੁਰਬਾਣੀ ਜਿਉਂਦੀ ਸੀ ਉਹ ਪੜ੍ਹਨੀ ਰੋਜ਼ ਐਵੇਂ ਮਨੋ ਕਾਮਨਾ ਉਹਨਾਂ ਦੀਆਂ ਲੋਕਾਂ ਦੀ ਅਰਦਾਸਾਂ ਕਰਦੀਆਂ ਵਰਦੇ ਨੇ ਉਹਨਾਂ ਵਾਸਤੇ ਪੰਕਤੀ ਲਿਖੀ ਸੀ ਇਹ ਵੀ ਭਾਈ ਸੰਗਤ ਵਿੱਚ ਦੁੱਧ ਵੀ ਚਾਹੇ ਪੀ ਲੈਣ ਉਹ ਚਾਹੇ ਗੁਰਬਾਣੀ ਦਾ ਹੀ ਪੂਰੇ ਰੱਖ ਕੇ ਪ੍ਰਚਾਰ ਕਰਦੇ ਨੇ ਪਰ ਅੰਤ ਵੇਲੇ ਬਿਖੂ ਸੁੱਟਦੇ ਨੇ ਮੂੰਹ ਚੋਂ ਨਿਕਲਦੀ ਹੈ ਜ਼ਹਿਰ ਬਣ ਕੇ ਨਿਕਲਦੀ ਹੈ ਬਾਹਰ ਮਾਇਆ ਦੀ ਇੱਛਾ ਹੀ ਪ੍ਰਗਟ ਹੁੰਦੀ ਹੈ ਉਹਨਾਂ ਤੋਂ ਉਹਨਾਂ ਦੀ ਪਛਾਣ ਦੱਸੀ ਸੀ ਸਾਨੂੰ ਅੱਜ ਅਸੀਂ ਸਾਰੇ ਕਰ ਰਹੇ ਹਾਂ ਅੱਜ ਅਸੀਂ ਇਹ ਪਛਾਣ ਬੰਦ ਕਰਤੀ ਵੀ ਇਹਦਾ ਜ਼ਿਕਰ ਨਾ ਕਰੋ ਜਿਨ੍ਹਾਂ ਦੇ ਖਿਲਾਫ ਸੀ ਇਹ ਬੰਕਤੀ ਲਿਖੀ ਹੋਈ ਉਹਦਾ ਪ੍ਰਚਾਰੇ ਕਰ ਰਹੇ ਨੇ ਅੱਜ ਸਾਰਾ ਉਹ ਕਹਿੰਦੇ ਇਹਦੇ ਅਰਥ ਕਰਨਗੇ ਉਹ ਇਹਦੇ ਅਰਥ ਕਿਉਂ ਕਰਨਗੇ ਇਹਨਾਂ ਲੋਕਾਂ ਦੇ ਖਿਲਾਫ ਸੀ ਸਭ ਕੁਝ ਲਿਖਿਆ ਹੋਇਆ ਇਹਨਾਂ ਨੇ ਦੱਬ ਲਿਆ ਵੀ ਇਹਦੇ ਅਰਥ ਇਸ ਤਰੀਕੇ ਨਾਲ ਕਰਾਂਗੇ ਸਾਡੇ ਖਿਲਾਫ ਨੇ ਤਾਂ ਇਹ ਤਾਂ ਦੁਬਾਰਾ ਆਪਾਂ ਨੇ ਉੱਥੋਂ ਚੱਕੇ ਨੇ ਅਰਥ ਖਿਲਾਫ ਤਾਂ ਤੁਹਾਡੇ ਆ ਸਭ ਕੁਝ ਲਿਖਿਆ ਤੁਸੀਂ ਉਹ ਕੰਮ ਕਰੀ ਜਾਂਦੇ ਤੁਸੀਂ ਉਹ ਆਗੂ ਹੋਗੇ ਪ੍ਰਚਾਰ ਦੇ ਤੇ ਸਿੱਖੀ ਕਿੱਥੋਂ ਰਹਿਣੀ ਸੀ ਸਿੱਖੀ ਦਾ ਭੋਗ ਤਾਂ ਪੈਣਾ ਹੀ ਸੀ ਸਿੱਖੀ ਦਾ ਭੋਗ ਪਾਉਣੇ ਵਾਲੇ ਆਗੂ ਨੇ ਜੋ ਗੁਰੂਆਂ ਵਾਲੇ ਤੋਂ ਪਾਉਂਦੇ ਆਏ ਨੇ ਇਹ ਤਾਂ ਪਰਮੇਸ਼ਰ ਦੀ ਕਿਰਪਾ ਨਾਲ ਜਿਉਂ ਆ ਅੰਦਰ ਸਿੱਖੀ ਸਾਰਿਆਂ ਦੇ ਕਿਉਂਕਿ ਉਹ ਪੰਥ ਚੱਲੇ ਤਬ ਜਗਤ ਮੈਂ ਜਦ ਤੁਮ ਕਰੋ ਅੰਦਰੋਂ ਉਹ ਨਹੀਂ ਜਾਣ ਦਿੰਦਾ ਹੈਗਾ ਹੈ ਮਨਾਓ ਸਿੱਖੀ ਦੀ ਹਾਂਜੀ ਗੁਰ ਪ੍ਰਸਾਦ ਭਰਮ ਕਾ ਨਾਸ ਨਾਨਕ ਤਿਨਵੇਂ ਇਹ ਵਿਸ਼ਵਾਸ ਗੁਰ ਪ੍ਰਸਾਦ ਭਰਮ ਕਾ ਨਾਸ ਹੈ ਜਿਹੜਾ ਭਰਮ ਬਣਿਆ ਹੋਇਆ ਨਾ ਕੋਈ ਸਾਡਾ ਗੁਜ਼ਾਰਾ ਨਹੀਂ ਹੁਣ ਜੇ ਸੱਚ ਦਾ ਪੱਲਾ ਫੜ ਲਿਆ ਇਹ ਗਿਆਨ ਦੀ ਕਿਰਪਾ ਨਾਲ ਨਾਸ ਹੋਣਾ ਗਿਆਨ ਤਾਂ ਅਸੀਂ ਛੱਡੀ ਬੈਠੇ ਜੇ ਕਿਸੇ ਦਾ ਭਰਮ ਦਾ ਨਾਸ ਹੋਊਗਾ ਉਹ ਗੁਰਬਾਣੀ ਦਾ ਗਿਆਨ ਨਾ ਹੋਊਗਾ ਭਰਮ ਦੇ ਨਾਸ ਤੇ ਬਿਨਾ ਸੰਸਾਰ ਛੱਡੇ ਨਹੀਂ ਜਾਣਾ ਮਾਇਆ ਦਾ ਤਿਆਗ ਹੋ ਨਹੀਂ ਸਕਦਾ ਪਰਮ ਦੇ ਨਾਸ ਬਿਨਾ ਆਪਣੇ ਮੂਲ ਦਾ ਗਿਆਨ ਹੋ ਨਹੀਂ ਸਕਦਾ ਪਰਮ ਦੇ ਨਾਸ ਤੇ ਬਿਨਾ ਜੰਮਣ ਮਨ ਦਾ ਜਿਹੜਾ ਅਰਪਣ ਭਾਵ ਦਾ ਜਿਹੜਾ ਬਨਾਉ ਤੇ ਬਣੀ ਰਹੂਗੀ ਜੰਮਣ ਮਨ ਦਾ ਪਰਮ ਬਣਿਆ ਰਹੂਗਾ ਉਹ ਭਾਵ ਦੀ ਬਨੌਤ ਬਣੀ ਰਹੂਗੀ ਪੈ ਬਣਿਆ ਰਹੂਗਾ ਕੋਈ ਵੀ ਵਿਕਾਰ ਥੱਲੇ ਦੀ ਜਾ ਸਕਦਾ ਗਰਾਫ ਪਰਮ ਦੇ ਗਏ ਤੇ ਬਿਨਾ ਕੋਈ ਵੀ ਲਾਭ ਨਹੀਂ ਭਰਮ ਦੇ ਨਾਲ ਤੋਂ ਬਿਨਾ ਕਿਸੇ ਧਰਮ ਦਾ ਜੇ ਭਰਮ ਜਿਉਂਦਾ ਤਿਉਂ ਧਰਮ ਦਾ ਕੋਈ ਮਹਿਨਾ ਨਹੀਂ ਹੈ ਗਿਆਨ ਤੋਂ ਬਿਨਾ ਧਰਮ ਨਹੀਂ ਜੇ ਗਿਆਨ ਨਹੀਂ ਲੈ ਰਹੇ ਤਾਂ ਧਰਮ ਹੀ ਨਹੀਂ ਹੈ ਉਹ ਜੇ ਧਰਮ ਹੈ ਤਾਂ ਗੁਰ ਪ੍ਰਸਾਦ ਗਿਆਨ ਦਿੰਦਾ ਪਰਮ ਦਾ ਨਾਸ ਕਰਦਾ ਜੇ ਪਰਮ ਦਾ ਨਾਸ ਜਿਹੜਾ ਧਰਮ ਕਰਦਾ ਉਹ ਧਰਮ ਹੈ ਬਾਕੀ ਕੀ ਹੈ ਬਾਕੀ ਉਹ ਹੈ ਜਿਹੜਾ ਕਹਿੰਦਾ ਗਿਆਨ ਨਾ ਪੈਦਾ ਹੋਵੇ ਬਾਕੀ ਉਹ ਟੋਲਾ ਹੈ ਜਿਹੜਾ ਗਿਆਨ ਪੈਦਾ ਹੋਣ ਤੇ ਖਿਲਾਫ ਹੈ ਉਹ ਬਾਅਦ ਜਿਹੜਾ ਆਇਆ ਸੀ ਲਾ ਗਿਆਨ ਤਾਂ ਮੈਂ ਨਹੀਂ ਪੈਦਾ ਹੁਣ ਦਿੰਦਾ ਮੈਂ ਤੀਰ ਸਮਝ ਜਾ ਬੈਠੂ ਗਿਆਨ ਵਾਲੇ ਰਾਹ ਨਹੀਂ ਪੈਣ ਦਿੰਦਾ ਤੁਸੀਂ ਉਹਨੂੰ ਇਹ ਸਾਰੇ ਉਹਦੇ ਏਜੰਟ ਨੇ ਗਿਆਨ ਦੇ ਰਾਹ ਨਹੀਂ ਪੈਣ ਦੇਣਾ ਤੀਰਥਾਂ ਵਾਲਿਆਂ ਨੇ ਤੀਰਥ ਤੋਂ ਤੁਹਾਨੂੰ ਗਿਆਨ ਨਹੀਂ ਮਿਲ ਸਕਦਾ ਜੇ ਤੀਰਥ ਤੋਂ ਗਿਆਨ ਵੀ ਮਿਲੂ ਉਹ ਵੀ ਕਾਂਜੀ ਘੋੜ ਦੇਣਗੇ ਤੀਰਥ ਤੇ ਗਿਆਨ ਮਿਲਿਆ ਪਹਿਲਾ ਗਿਆਨ ਤੀਰਥ ਤੇ ਪੈਦਾ ਹੋਇਆ ਕਬੀਰ ਤੀਰਥ ਤੇ ਪੈਦਾ ਹੋਇਆ ਸਭ ਤੋਂ ਵੱਡਾ ਤੀਰਥ ਕਾਸ਼ੀ ਸੀ ਉੱਥੇ ਹੀ ਪੈਦਾ ਕਰਦਾ ਸਭ ਪਰ ਕਰਤਾ ਪਹਿਲਾਂ ਪੁੱਠੀ ਪੜਾਈ ਪੜਾ ਕੇ ਪੁੱਠੀ ਪੜਾਈ ਪੜਾ ਕੇ ਬੰਦਾ ਠੀਕ ਸੀ ਉਹਨੇ ਕਹਾ ਵੀ ਇਹ ਪੁੱਠੀ ਪੜਾਈ ਹੈ ਸਮਝ ਲਈ ਪਤਾ ਲੱਗਾ ਵੀ ਵਿਰੋਧੀ ਨਾਲ ਦਾ ਇਹਨਾਂ ਦੇ ਉਹਦੀ ਵੀ ਕਪੜਾਈ ਆ ਕਹਿੰਦਾ ਵੀ ਉਹ ਵੜ ਕੇ ਆਈ ਕੀ ਹੈ ਜਦ ਉੱਥੇ ਗਿਆ ਪਤਾ ਲੱਗ ਗਿਆ ਵੀ ਇਹ ਠੀਕ ਹੈ ਇਹ ਗਲਤ ਨਹੀਂ ਨਾਲ ਨਾਲ ਹੀ ਫਿਰ ਨਾਲ ਦੀ ਭਗਤੀ ਪ੍ਰਗਟ ਕੀਤੀ ਇਸ ਕਬੀਰ ਨੇ ਕੀਤੀ ਜਾ ਕੇ ਕਾਸ਼ੀ 'ਚ ਇਹ ਅਸਲੀ ਭਗਤੀ ਦਾ ਤੁਸੀਂ ਕਿਵੇਂ ਕਹਿੰਦੇ ਜਦਾਂ ਹੀ ਵਿਰੋਧ ਆ ਵਿਰੋਧ ਤਾਂ ਉਦੋਂ ਪਹਿਲਾਂ ਦਾ ਵੀ ਹੈ ਕਬੀਰ ਨਾਲੇ ਵਿਰੋਧ ਹੈ ਨਾ ਹਾਂਜੀ ਗੁਰ ਪ੍ਰਸਾਦ ਧਰਮ ਦਾ ਨਾਸ ਨਾਨਕ ਤਿਲਵੇਂ ਇਹ ਵਿਸ਼ਵਾਸ ਪਰਮ ਜਿਹੜਾ ਪਰਮ ਕੀ ਹੈ ਪਰਮੇਸ਼ਰ ਕੀ ਹੈ ਦੇ ਬਾਰੇ ਭਰਮ ਹੈ ਰਾਮ ਕੌਣ ਹੈ ਦੇ ਬਾਰੇ ਭਰਮ ਹੈ ਕ੍ਰਿਸ਼ਨ ਕੌਣ ਹੈ ਦੇ ਬਾਰੇ ਭਰਮ ਹੈ ਮੇਰਾ ਕੀ ਹੈ ਤੇਰਾ ਕੀ ਹੈ ਭਰਮ ਹੈ ਸਭ ਦਾ ਇਹਦਾ ਪਰਮ ਗਿਆਨ ਦੇ ਨਾਲ ਇਹ ਭਰਮ ਦਾ ਨਾਸ ਹੋਊਗਾ ਗੁਰ ਪ੍ਰਸਾਦ ਪਰਮ ਦਾ ਨਾਸ ਜਾਂ ਪਰਮ ਦਾ ਨਾਸ ਹੋ ਜਾਂਦਾ ਫਿਰ ਕੀ ਹੁੰਦਾ ਨਾਨਕ ਤਿਲ ਮੈਂ ਇਹ ਵਿਸ਼ਵਾਸ ਬਸ ਉਹ ਜਿਹੜਾ ਉੱਪਰ ਗਿਆ ਵਿਸ਼ਵਾਸ ਉਹਨੂੰ ਹੋਊਗਾ ਉਸ ਲਈ ਗੱਲ ਕਹੀਦਾ ਜਿਹਦਾ ਪਰਮ ਨਾਸ ਹੋ ਜੂਗਾ ਜਿਹੜਾ ਗਿਆਨ ਲੈ ਲੂਗਾ ਜੇ ਗਿਆਨ ਨਹੀਂ ਹੈਗਾ ਤਾਂ ਪਰਮ ਦਾ ਨਾਸ ਨਹੀਂ ਹੋਣਾ ਪਰਮ ਦਾ ਨਾਸ ਨਹੀਂ ਹੋਣਾ ਗੁਰਬਾਣੀ ਤੇ ਵਿਸ਼ਵਾਸ ਨਹੀਂ ਹੋਣਾ ਗੁਰਬਾਣੀ ਤੇ ਵਿਸ਼ਵਾਸ ਹੋਦਾ ਹੋਊਗਾ ਜਿਹਦਾ ਭਰਮ ਨਾਸ ਹੋ ਜੂਗਾ ਜੇ ਗੁਰਬਾਣੀ ਤੋਂ ਗਿਆਨ ਲੈਂਦੇ ਰਹਾਂਗੇ ਇਹ ਗਿਆਨ ਵੱਧਦਾ ਵੱਧਦਾ ਵੱਧਦਾ ਵੱਧਦਾ ਭਰਮ ਦਾ ਨਾਸ ਕਰ ਦਿੰਦਾ ਪਰ ਜੇ ਗਿਆਨ ਸਟਾਰਟ ਨਹੀਂ ਕੀਤਾ ਹੋਇਆ ਅਸੀਂ ਲੈਣ ਅਸੀਂ ਤਾਂ ਦੁੱਧ ਪੀ ਕੇ ਬਿਲਕੁਲ ਸੁਣਦੇ ਦਿੰਦੇ ਦੁੱਧ ਰੋਜ਼ ਪੀਂਦੇ ਆ ਕੀਰਤਨ ਰੋਜ਼ ਸੁਣਦੇ ਆ ਵਿਆਖਿਆ ਵੀ ਆਪਣੀ ਦੂਜੀ ਉਹ ਕਰਦੇ ਆ ਤੇ ਬਿਖੂ ਸੁਣਦੇ ਆ ਵਿਆਖਿਆ ਵੇਲੇ ਅਸੀਂ ਉਹ ਜੋ ਭਾਇਆ ਦੀ ਗੱਲ ਕਰਦੇ ਆ ਫਿਰ ਭਰਮ ਦਾ ਨਾਸ ਕਰਨਾ ਹੁਣ ਫਿਰ ਨਹੀਂ ਹੋਣਾ